ਅਸੰਖ ਜਪ ਅਸੰਖ ਭਉ ਆ ਗੱਲ ਸੀ ਇਹਦਾ ਇਹਦਾ ਕਰ ਦਿੰਦਾ ਪ੍ਰਚਾਰ ਆ ਪ੍ਰਚਾਰ ਕਰਦੇ ਜਪ ਕਿੰਨੇ ਨੇ ਗਿਣਤੀ ਨਹੀਂ ਹੈ ਸੰਸਾਰ 'ਚ ਜਿੰਨੀਆਂ ਮਤਾਂ ਨੇ ਉਨੇ ਹੀ ਜਪ ਨੇ ਆਪ ਆਪਣੀ ਬੁੱਧ ਹੈ ਜੇਤੀ ਵਰਣ ਬਿਨ ਬਿਨ ਤੋਂ ਜੇਤੀ ਸੰਤ ਸਮੂਹ ਅਨੇਕ ਮਤੀ ਅਨੇਕ ਮਤੀ ਦੇ ਸੰਤ ਆਪਣੇ ਆਪ ਸਿੱਖ ਬਣੇ ਫਿਰਦੇ ਨੇ ਤੁਹਾਡੀ ਆਪਸ ਵਿੱਚ ਮਤ ਕਾਦੇ ਨਹੀਂ ਮਿਲਦੀ ਜੇ ਸਿੱਖੋ ਮਨ ਕੀ ਮਤ ਕਿਉਂ ਨਹੀਂ ਤਿਆਗੀ ਤੁਸੀਂ ਜੇ ਸਿੱਖੋ ਕੋਈ ਪੁੱਛਦਾ ਹੀ ਨਹੀਂ ਪੁੱਛੇ ਤਾਂ ਉਹ ਜੀ ਨੇ ਆਪ ਤਿਆਗੀ ਹੋਵੇ ਪੁੱਛੇ ਤਾਂ ਉਹ ਜੀ ਨੇ ਤਿਆਗੀ ਹੋਵੇ ਪੁੱਛੇ ਕੌਣ ਉਹਨੂੰ ਪਤਾ ਜੇ ਮੈਂ ਕਹਿੰਦਾ ਮੈਨੂੰ ਇਹ ਤੈਂ ਤਿਆਗਦੀ ਤੈ ਤਿਆਗਤੀ ਤੈ ਤਿਆਗਤੀ ਆ ਮੈਂ ਤਿਆਗਤੀ ਇਹਨੂੰ ਛੱਡੋ ਮੀਟਰ ਤੈ ਤਿਆਗਤੀ ਮੈਂ ਤਿਆਗਤੀ ਦਾ ਕੀ ਹੈ ਗੁਰਬਾਣੀ ਦੀ ਸੋਚੀ ਜਿਹਨੇ ਤਿਆਗੀ ਉਹਨੂੰ ਸੋਚੀ ਆ ਗਈ ਜਿਹਨੇ ਨਹੀਂ ਤਿਆਗੀ ਉਹਨੂੰ ਸੋਚੀ ਨਹੀਂ ਆਈ ਆਖਰ ਭਗਤਾਂ ਨੇ ਕੀ ਦੱਸਿਆ ਮੀਟਰ ਕੀ ਸੀ ਪੱਟਾਂ ਨੂੰ ਸੋਝੀ ਆ ਗਈ ਲਿਖ ਦਿੱਤਾ ਬੋਲਦਾ ਚਾਹੇ ਲਿਖ ਦਿੱਤਾ ਅਬ ਬਣ ਪਈ ਸੋਝੀ ਆ ਗਈ ਦਾ ਰਿਕਾਰਡ ਜਿਹਨੇ ਬੋਲਤਾ ਆ ਲਿਖਦਾ ਸਾਰੀ ਗੱਲ ਸਮਝ ਕੇ ਉਹਦੀ ਉਹਨੂੰ ਸੋਝੀ ਆ ਗਈ ਉਹਨੇ ਆਪਣੀ ਮਤ ਬਦਲ ਲਈ ਸੋਝੀ ਹੋਈ ਨਹੀਂ ਆਉਂਦੀ ਉਹਨਾਂ ਚਿਰ ਬਣੀ ਸੀ ਸਮਝੇ ਨਹੀਂ ਆਉਂਦੀ ਜਿੰਨਾ ਚਿਰ ਆਪਣੀ ਮਤ ਛੱਡ ਨਹੀਂ ਦਿੰਦੇ ਇਹ ਬਿਲਕੁਲ ਰਜਿਸਟਰਡ ਗੱਲ ਹੈ ਮਨ ਕੀ ਮਤ ਤਿਆਗੇ ਬਿਨਾ ਗੁਰਬਾਣੀ ਦੀ ਸਮਝ ਆਏ ਨਹੀਂ ਸਕਦੀ جی کسی آ گیا دوسے جا سن کے گل کہوگا ہو رہا سن کے بھی پوری گل نہیں کہہ سکتے سن کے بھی گل نہیں کہہ سکتے سن کے بھی بہت کچھ ہے سنکھ جب جب کن نے ਸਾਰੇ ਘੁੰਮਿਆ ਹਿੰਦੁਸਤਾਨ 'ਚ ਵੀ ਘੁੰਮਿਆ ਹੈ ਪਰੇ ਉਧਰ ਧਰਮ ਦੇ 'ਚ ਵੀ ਜਾਇਆ ਹੈ ਲੰਕਾ ਵੀ ਜਾਇਆ ਹੈ ਅਲੱਗ-ਅਲੱਗ ਥਾਂ ਗਏ ਅਲੱਗ-ਅਲੱਗ ਕਿਸਮ ਦੇ ਜਪ ਦੇਖੇ ਉਹਨਾਂ ਆਗੇ ਲਿਖ ਦਿੱਤਾ ਸੰਖ ਜਪ ਤੇ ਫਿਰ ਸਿੱਖਾਂ ਦਾ ਕਿਹੜਾ ਹੋਇਆ ਵਿੱਚ ਸਾਡੀ ਵੀ ਮੱਤ ਹੈ ਲੋਕਾਂ ਦੀ ਵੀ ਮੱਤਾਂ ਨੇ ਸਾਡੀ ਮਤ ਕਿਸੇ ਆਦਮੀ ਦੀ ਮਤ ਨਹੀਂ ਹੈ ਸਾਡੀ ਗੁਰਮਤ ਗੁਰੂ ਦੀ ਮਤ ਜੋ ਆਈ ਹੋਈ ਮਤ ਉਹ ਤਾਂ ਸਾਰੀਆਂ ਮਤਾਂ ਇੱਕ ਦੂਜੇ ਨਾਲ ਨਹੀਂ ਮਿਲਦੀਆਂ ਪਰ ਸਾਡੀ ਤਾਂ ਬਿਲਕੁਲ ਨਹੀਂ ਮਿਲਦੀ ਕਿਸੇ ਨਾਲ ਵੀ ਸਾਡਾ ਵੀ ਜਾਪਾ ਫਿਰ ਕੋਈ ਇਹਦਾ ਮਤਲਬ ਹੈ ਸਾਡੇ ਜਪ ਦੇ ਬੱਬੇ ਨੂੰ ਤਾਂ ਹੀ ਔਕੜਾ ਹੈ ਵੱਖਰਾ ਹੈ ਕਿੱਕੋ ਹੈ ਜਪ ਇਹ ਕਿਹਾ ਜਾ ਜਾਪ ਹੈ ਜਾਪ ਹੈਗਾ ਪਰ ਜਪਿਆ ਨਹੀਂ ਜਾਂਦਾ ਬਾਕੀ ਸਾਰੇ ਜਪਦੇ ਨੇ ਜਪਿਆ ਨਹੀਂ ਜਾਂਦਾ ਇਹ ਜਪਾ ਜਾਪ ਹੈ ਇੱਥੋਂ ਹੀ ਪਹਿਲਾਂ ਉਲਟਾ ਹੋ ਗਿਆ ਕੰਮ ਜਾਂ ਜਾਪ ਹੈ ਸਾਡਾ ਜਪਾ ਹੈ ਜਿਹੜਾ ਜਪਿਆ ਨਹੀਂ ਜਾਂਦਾ ਬਾਲਾ ਫੜ ਕੇ ਦੁਬਾਰਾ ਦੁਬਾਰਾ ਦੁਬਾਰਾ ਦੁਬਾਰਾ ਜਿਵੇਂ ਕਰਦੇ ਨੇ ਇਦਾਂ ਦਾ ਨਹੀਂ ਹੈ ਜੋ ਸੰਸਾਰ ਜਪ ਮੰਨਦਾ ਉਹ ਜਪ ਹੈ ਨਹੀਂ ਇਹਦਾ ਮਤਲਬ ਇਹ ਅਜਾਬਾ ਜਾਬ ਹੈ ਅਜਾਬਾ ਜਾਬ ਕੋਈ ਨਹੀਂ ਕਹਿੰਦਾ ਕਿਸੇ ਮਤਾਂ ਦਾ ਅਜਾਬਾ ਜਾਬ ਜਪ ਉਹਨਾਂ ਦਾ ਕੁਝ ਖਾਸ ਮੰਤਰ ਹੁੰਦਾ ਜਾਪ ਹੁੰਦਾ ਹੈ ਮੰਤਰ ਦਾ ਮੰਤਰ ਖਾਸ ਲਫ਼ਜ਼ ਹੁੰਦੇ ਨੇ ਛੋਟਾ ਜਿਹਾ ਉਹਨੂੰ ਬਾਰ-ਬਾਰ ਉਚਾਰਨ ਕਰਨਾ ਇਹਨੂੰ ਜਪ ਕਰਨਾ ਜਪ ਦੇ ਸਾਡਾ ਨਹੀਂ ਹੈ ਇਹ ਨਹੀਂ ਸਾਡਾ ਅਸੀਂ ਗਿਆਨ ਜਪਣਾ ਐਸਾ ਗਿਆਨ ਜਪੋ ਮਨ ਮੇਰੇ ਕੈਸਾ ਗਿਆਨ ਜਪੋ ਐਸਾ ਗਿਆਨ ਸਮਝੋ ਮਨ ਮੇਰੇ ਐਸਾ ਗਿਆਨ ਜਾਣੋ ਮਨ ਮੇਰੇ ਹੋਵੋ ਚਾਕਰ ਸੱਚੇ ਕੇ ਜਿਹਦੇ ਨਾਲ ਤੁਸੀਂ ਸਾਚੇ ਦੇ ਚਾਕਰ ਬਣ ਜਾਓ ਇਹ ਜਾਂ ਜਾਪ ਜੋ ਇਹ ਜਾਂ ਗਿਆਨ ਜਿਹੜਾ ਤੁਹਾਨੂੰ ਨੌਕਰ ਬਣਾ ਲਵੇ ਗੁਰੂ ਨਾ ਬਣਾ ਲਵੇ ਬਾਕੀ ਜਾਪ ਗੁਰੂ ਬਣਾਉਂਦੇ ਨੇ ਸਾਰੇ ਜਾਪ ਗੁਰੂ ਬਣਾਉਂਦੇ ਨੇ ਗੱਡੀ ਤੱਕ ਪਹੁੰਚਾਉਂਦੇ ਨੇ ਇਹ ਜਾਪ ਚਾਕਰ ਬਣਾਊਗਾ ਅਜਾਪਾ ਜਾਪ ਹੋ ਗਿਆ ਨਾ ਘਰੋਂ ਤਾਂ ਚੰਗਾ ਭਲਾ ਗਿਆ ਸੀ ਚਾਰ ਨੌਕਰ ਸੀ ਬਣ ਗਿਆ ਸਿੱਖ ਗੁਰੂ ਦਾ ਗੁਰੂ ਕਹਿੰਦਾ ਚਾਕਰ ਬਣ ਪੁੱਠੀ ਵਾਲਾ ਹੋਈ ਨਾ ਘਰ ਦਾ ਚਾਰ ਚਾਕਰ ਉਹਦੇ ਆਪਣੇ ਸੀ ਹੁਣ ਜਪ ਕਰਕੇ ਤਰੱਕੀ ਕਰਨੀ ਥੱਲੇ ਨੂੰ ਆਉਣਾ ਸੀ ਇਹ ਥੱਲੇ ਨੂੰ ਲੈ ਕੇ ਜਾਂਦਾ ਜਾਂ ਨੀਵੇਂ ਤੁਹਾਨੂੰ ਉਹਨਾਂ ਦੇ ਜਾਂ ਹੰਕਾਰ ਵੱਲ ਨੂੰ ਲੈ ਕੇ ਜਾਂਦੇ ਨੇ ਉੱਚੇ ਤੁਹਾਨੂੰ ਇਹ ਨਿਵੇਂ ਸੋ ਗੌਰਾ ਹੋਏ ਆ ਜਾਪੋ ਇਹ ਦੁਨੀਆ 'ਚ ਨੀਵਾ ਕਰਦਾ ਹੈ ਦੁਨੀਆ ਦੀ ਇੱਜ਼ਤ ਦੀ ਲੋੜ ਨਹੀਂ ਹੈ ਉੱਥੇ ਸੰਤ ਬਣਨਾ ਹੈ ਉਹਦੀ ਗੱਦੀ ਲੈਣੀ ਹੈ ਉੱਚਾ ਬਣਨਾ ਹੈ ਬਹੁਤ ਘੱਟ ਹੋਊਗਾ ਪੱਗ ਦੇਣਗੇ ਦੁਨੀਆ ਮੰਨਤਾ ਹੋ ਗੁਰੂ ਦੇ ਥਾਂ ਨੂੰ ਲਿਖਿਆ ਜਾਊਗਾ ਕਾਗਜ਼ਾਂ 'ਚ ਵੀ ਹੁਣ ਇਹ ਚੇਲਾ ਹੁਣ ਇਹ ਮਹੰਤ ਬਣ ਗਿਆ ਇੱਥੇ ਦਾ ਉਹ ਇਹ ਅਜਬ ਨਹੀਂ ਇਹ ਜਪ ਕਹੇ ਜਾ ਤਨ ਮਨ ਤਨ ਸਭ ਸੌਪ ਗੁਰ ਕੋ ਜਿਹੜਾ ਕੋਲ ਉਹ ਵੀ ਦੇ ਦੇ ਉੱਥੇ ਡੇਰੇ ਦੀ ਪ੍ਰਾਪਰਟੀ ਲੈਣੀ ਹੈ ਮਾਲਕ ਬਣਨਾ ਹੈ ਇੱਥੇ ਜਿਹੜਾ ਪੱਲੇ ਉਹ ਵੀ ਦੇਣਾ ਹੈ ਅਜਬਾ ਜਾਬ ਨਹੀਂ ਤਾਂ ਪੁੱਠਾ ਨਹੀਂ ਤਾਂ ਹੋਰ ਕੀ ਹੈ ਅਜਬਾ ਜਾਬ ਹੈ ਪਰ ਰਹਿਣ ਨਹੀਂ ਦਿੱਤਾ ਸੰਤਾਂ ਨੇ ਅਜਬਾ ਜਾਬ ਹੈ ਨਾ ਤਾਂ ਉਹ ਜਾਪੈ ਗੁਰਮਤਿ ਵਾਲਾ ਸੰਤਾ ਕੋਲ ਢੇਰੇ ਨੇ ਨਾ ਜਪਾ ਜਾਪਦਾ ਉਹਨਾਂ ਨੂੰ ਪਤਾ ਨਹੀਂ ਜਪਿਆ ਜਾਂਦਾ ਮੂੰਹ ਨਾਲ ਜਾਪ ਜਪਣ ਵਾਲਾ ਹੈ ਉਹ ਨਹੀਂ ਮੂੰਹ ਨਾਲੇ ਜਪਣ ਵਾਲਾ ਹੈ ਉਹ ਨਹੀਂ ਇਹ ਨਾਮ ਮੂੰਹ ਨਾਲ ਜਪਿਆ ਹੀ ਨਹੀਂ ਜਾਂਦਾ ਮੂੰਹ ਨਾਲ ਜਪਣ ਵਾਲੇ ਨੇ ਰਾਮ ਨਾਮ ਜਪ ਹਿਰਦੇ ਮਾਹੈ ਬਿਨ ਜੀਭਾ ਜਪਣਾ ਹਿਰਦੇ ਜਪਣ ਵਾਲਾ ਫਿਰ ਬਿਨਾ ਜੀਭਾ ਦੇ ਜਪਣ ਵਾਲਾ ਬਿਨ ਜੇਬਾ ਜੇ ਜਪੇ ਹਿਆਉ ਜੀਭ ਦਾ ਕੰਮ ਹੀ ਨਹੀਂ ਹੈ ਸਰੀਰ ਦਾ ਕੰਮ ਹੀ ਨਹੀਂ ਹੈ ਇਹ ਸਿਰ ਬੁੱਧੀ ਦਾ ਕੰਮ ਹੈ ਬੁੱਧੀ ਦਾ ਕੰਮ ਹੈ ਜਪਦੀ ਜਪਦੀ ਬੁੱਧੀ ਬਦਲ ਜਾਂਦੀ ਹੈ ਸਮਝਦੀ ਸਮਝਦੀ ਬੁੱਧੀ ਬਦਲ ਜਾਂਦੀ ਹੈ ਬੁੱਧ ਨੇ ਸੁਬੁੱਧ ਬਣਨਾ ਹੈ ਇਹ ਜਪ ਦੇ ਵਿੱਚ ਉੱਥੇ ਕੁਝ ਨਹੀਂ ਬਣਦਾ ਹੈ ਬੁੱਧ ਉੱਥੇ ਨਹੀਂ ਕੁਝ ਬਣਦਾ ਹਾਂ ਉੱਥੇ ਕੀ ਬਣਦਾ ਉੱਥੇ ਜਪਦੇ ਰਹਿੰਦੇ ਨੇ ਉੱਥੇ ਸੰਗਤ ਦੇ ਨਾਲ ਗੱਠ ਜੋੜ ਕਰਦੇ ਨੇ ਜਿਹੜਾ ਜਿਆਦਾ ਸੰਗਤ ਨਾਲ ਗੱਠ ਜੋੜ ਕਰ ਜਾ ਉਹਨੂੰ ਗੱਦੀ ਮਿਲ ਜਾਂਦੀ ਹੈ ਦੇਰ ਜਿਹੜੀ ਸੰਗਤ ਜੁੜੀ ਹੋਈ ਹੈ ਨਾ ਜਿਹੜਾ ਜਿਆਦਾ ਨੂੰ ਆਪਣੇ ਨਾਲ ਜੋੜ ਲਵੇ ਉਹਨੂੰ ਗੱਦੀ ਮਿਲ ਜਾਂਦੀ ਹੈ ਫਿਰ ਪਾਰਟੀਆਂ ਵੀ ਬਣ ਜਾਂਦੀਆਂ ਨੇ ਰੋਜ਼ ਬਣਦੀਆਂ ਨੇ ਆਪਾਂ ਨੂੰ ਆਉਂਦੀਆਂ ਨੇ ਉਹ ਇਹ ਜਾਪਾ ਧੜਾ ਬਣਾਉਣਾ ਜਾਪਾ ਉਹ ਉਹਦਾ ਬਹਾਨਾ ਮਾਲਾ ਤਾਂ ਜਾਪਾ ਉਹ ਉਹਦਾ ਬਖੰਡ ਹੈ ਉਹ ਨਹੀਂ ਕੁਝ ਪ੍ਰਾਪਤੀ ਪ੍ਰਾਪਤੀ ਉਹਨਾਂ ਨੂੰ ਉੱਥੋਂ ਆਣੀ ਹੈ ਜਿਹੜਾ ਸਾਰਾ ਧੜਾ ਬਣਾਉਣਾ ਮੇਰੇ ਧੜੇ 'ਚ ਕਿੰਨੇ ਆਦਮੀ ਨੇ ਉਹਨਾਂ ਨੇ ਜੇ ਉਹਨੂੰ ਹਟਾਤਾ ਦੂਏ ਧੜੇ ਨੇ ਇਕੱਠਾ ਹੋ ਕੇ ਰੌਲਾ ਪਾਤਾ ਧੜੇ ਬੰਦੀ ਹੈ ਇੱਥੇ ਵੀ ਧੜਾ ਹੈਗਾ ਇੱਥੇ ਦਾ ਤੁਹਾਡਾ ਸੱਚ ਨਾਲ ਸਾਰੇ ਧੜੇ ਵਾਲੇ ਆਦਮੀ ਸਾਰਿਆਂ ਦਾ ਤਨ ਮਨ ਧਨ ਸੌਪੂਰ ਕੋ ਹੈ ਸੱਚ ਦੀ ਸਰਦਾਰੀ ਹੈ ਖਾਲਸਾ ਕਾਲਪੁਰ ਕੀ ਫੌਜ ਹੈ ਸਭਾਈ ਦਾ ਬਰਾਬਰ ਨੇ ਕੋਈ ਸਰਦਾਰ ਨਹੀਂ ਉਹ ਗੱਲ ਅਲੱਗ ਹੈ ਆਪਣਾ ਜੇ ਕਾਬੂ ਜਹਦਾਰ ਬਣਾ ਲੈਣ ਕਿਉਂ ਜੇ ਕਿਸੇ ਨਾਲ ਗੱਲ ਕਰਨੀ ਹੈ ਗੱਲ ਕਰਨੀ ਪੈ ਜਾਂਦੀ ਹੈ ਕੋਈ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਉਹਨੂੰ ਕਹੇ ਆਗੂ ਬਣਾ ਲਈ ਉਹ ਗੱਲ ਜੇ ਮਰਜ਼ੀ ਉਹਨਾਂ ਨੂੰ ਆਗੂ ਬਣਾ ਦਈਏ ਜਾਂ ਮਰਜ਼ੀ ਹਟਾ ਵੀ ਦੇਈਏ ਕੋਈ ਪੱਕਾ ਨਹੀਂ ਹੋ ਗਿਆ ਉਹ ਰਾਜਾ ਨਹੀਂ ਬਣ ਗਿਆ ਅਸੰਕ ਜਪ ਅਸੰਕ ਪਾਉ ਅਸੰਕ ਪਾਉ ਪਾਉ ਦਾ ਹੁੰਦਾ ਭੁੱਖ ਹਰ ਜਪ ਦੇ ਵਿੱਚ ਭੁੱਖ ਹੈ ਕੋਈ ਮਾਲਾ ਵਾਲੇ ਜਪ ਉਹ ਉਹਦੀ ਭੁੱਖ ਉਹਦੀ ਗੱਦੀ ਤੇ ਨਿਗਰ ਜਪ ਕਰਦਾ ਨਿਗਾ ਕਿੱਥੇ ਹੈ ਟਾਰਗੇਟ ਕੀ ਹੈ ਭੌਤਿਕ ਵਾਲਾ ਟਾਰਗੇਟ ਇੱਥੇ ਟਾਰਗੇਟ ਕੀ ਹੈ ਗੁਰਮੰਦਾ ਦਾ ਕੀ ਟਾਰਗੇਟ ਹੈ ਗੁਰਮੰਦਾ ਦਾ ਟਾਰਗੇਟ ਹੈ ਆਪਣਾ ਆਪ ਨੂੰ ਮਿਟਾ ਦੇਣਾ ਆਪਣੇ ਆਪ ਨੂੰ ਖਤਮ ਕਰ ਦੇਣਾ ਮਿਟਾ ਦੇਣਾ ਆਪਣਾ ਵਜੂਦ ਖਤਮ ਕਰ ਲੈਣ ਸੰਸਾਰ ਸਾਰੇ ਤਿਆਗ ਦੇਣ ਸੰਸਾਰ ਦੇ ਵਿੜਿਆਈ ਤਿਆਗ ਦੇਣੀ ਰਿਸ਼ਤੇਦਾਰ ਦੋਸਤ ਮਿੱਤਰ ਘਰ ਵਾਲੇ ਧੀਆ ਪੁੱਤ ਸਭ ਤਿਆਗ ਦੇਣੇ ਸਰੀਰ ਤੱਕ ਤਿਆਗ ਦੇਣਾ ਜਿਉਂਦੇ ਨਹੀਂ ਇਹ ਤਿਆਗ ਹੈ ਉੱਥੇ ਤਿਆਗ ਨਹੀਂ ਹੈ ਦੂਏ ਜਪਾਂ ਦੇ ਦੂਏ ਜਪਾਂ ਦਾ ਵੀ ਨਾਲ ਨੂੰ ਬੰਦੀ ਬਣਾਉਣੀ ਗੰਢਣਾ ਤਾਂ ਗੱਦੀ ਮਿਲੂਗੀ ਨਿਗਦੀ ਨਹੀਂ ਮਿਲਣੀ ਉੱਥੇ ਤਾਂ ਜੇ ਤਿਆਹੂਗਾ ਤਾਂ ਕੱਲਾ ਰਹਿ ਜੂਗਾ ਇੱਥੇ ਕੱਲਾ ਰਹਿਣਾ ਬਿਲਕੁਲ ਇਹਨੇ ਸੰਸਾਰ 'ਚ ਕੱਲਾ ਰਹਿ ਜਾਣਾ ਆਪਣੇ ਆਪ ਨਾਲ ਜੁੜ ਕੇ ਹੋ ਜਾਣਾ ਸੰਸਾਰ ਨਾਲ ਜਿੰਨਾ ਚਿਰ ਜੁੜਿਆ ਹੋਇਆ ਆਪਣੇ ਆਪ ਮੂਲ ਨਾਲ ਨਹੀਂ ਜੁੜਿਆ ਹੋਇਆ ਆਪਣੇ ਮੂਲ ਨਾਲ ਜੁੜਨ ਵਾਸਤੇ ਸੰਸਾਰ ਤਿਆਗਣਾ ਪੈਣਾ ਜੇ ਨੇ ਇੱਕ ਹੋਣਾ ਇਥੇ ਇੱਕ ਹੋਣ ਦੀ ਸ਼ਰਤ ਹੈ ਸਾਡਾ ਟਾਰਗੇਟ ਹੈ ਇੱਕ ਹੋਣਾ ਇੱਕ ਹੋਣ ਵਾਸਤੇ ਮਨ ਨੂੰ ਸੰਸਾਰ ਨਾਲ ਟੁੱਟਣਾ ਪੈਣਾ ਪਰ ਉੱਥੇ ਇੱਕ ਦਾ ਮਤਲਬ ਨਹੀਂ ਹੁੰਦਾ ਬਾਕੀ ਜੇ ਬੰਦਾ ਇੱਕ ਹੋਣ ਦਾ ਮਤਲਬ ਹੈ ਨਹੀਂ ਇਸ ਕਰਕੇ ਇਹ ਮਤ ਅਲੱਗ ਹੈ ਇਹ ਧਰਮ ਅਲੱਗ ਹੈ ਇਹ ਜਪ ਅਲੱਗ ਹੈ ਦੁਨੀਆ ਦੇ ਜਪ ਹੋਰ ਨਹੀਂ ਉਹ ਰਸਤਾ ਅਲੱਗ ਹੈ ਇਹ ਰਸਤਾ ਨਿਰਾਕਾਰੀ ਹੈ ਨਿਰਾਕਾਰੀ ਬਣਨ ਦੀ ਗੱਲ ਹੈ ਉੱਥੇ ਮਾਇਆ ਧਾਰੀ ਬਣਨ ਦੀ ਗੱਲ ਹੈ ਤੇ ਮਾਇਆ ਧਾਰੀ ਬਣਨਾ ਆਪਣੇ ਆਪ ਨਾਲ ਜੋੜਨ ਵਾਲੀ ਗੱਲ ਨਹੀਂ ਆਪਣੇ ਆਪ ਨਾਲ ਜੁੜਨਾ ਹੈ ਇੱਕ ਹੋਣਾ ਇੱਕ ਹੋਏ ਤਾਂ ਸਾਡਾ ਕਾਰਨ ਇੱਕ ਹੋਣ ਦਾ ਜਿੰਨਾ ਜਰ ਸਰੀਰ ਨਾਲ ਜੁੜੀ ਹੋਈ ਆਤਮਾ ਉਹਨਾਂ ਚਿਰ ਇੱਕ ਨਹੀਂ ਹੋ ਸਕਦੀ ਆਪਣੇ ਮੂਲ ਨਾਲ ਨਹੀਂ ਜੁੜ ਸਕਦੀ ਉਹ ਪੋਚ ਸੰਗਤ ਐਸੇ ਨੂੰ ਕਹਿ ਰਿਹਾ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੈਂ ਸਰੀਰ ਨਾਲ ਜੁੜਿਆ ਹਾਂ ਕਿੰਨਾ ਜਿਹੜਾ ਆਸਰਾ ਦੋ ਮੈਨੂੰ ਸਰੀਰ ਤਾਂ ਮਾਇਆ ਨਾਲ ਤਹਿ ਜਣ ਕਾਚੀ ਗਾਗਰ ਸਰ ਪਰ ਫੁੱਟਿਆ ਹੈ ਤਾਂ ਕੱਚੀ ਗਾਗਰ ਹੈ ਇਹਦਾ ਫੁੱਟਣਾ ਨਿਸ਼ਚਿਤ ਹੈ ਜੀਵ ਅਮਰ ਮਰਦਾ ਨਹੀਂ ਤੇ ਅਮਰ ਨਾਲ ਜੁੜ ਤੇਰਾ ਮੂਲ ਅਮਰ ਹੈ ਜਿਸ ਜੋ ਪੈਦਾ ਹੋਣਾ ਨਾ ਜੁੜ ਹਰ ਉਹਨੂੰ ਸਾਰਾ ਬਣਾ ਜਾਂਦੇ ਜਾਂਦੇ ਕੀ ਕਹਿੰਦਾ ਫਰੀਦ ਕਹਿੰਦਾ ਫਸੇ ਤਾਂ ਉੱਡਰ ਜਾਏ ਕਾਗ ਨੂੰ ਕਹਿੰਦਾ ਮਨ ਕਾਗ ਹੈ ਤ੍ਰਿਕੁਟੀ ਤੋਂ ਉੱਡ ਜਾ ਜੇ ਬਸਣਾ ਇੱਥੇ ਮਰਿਆ ਜਾਏਗਾ ਤ੍ਰਿਕੁਟੀ ਤੋਂ ਜਮਦਾ ਤਰਾਜ ਤ੍ਰਿਕੁਟੀ ਜਮਦਾ ਡੰਡਾ ਪੈਂਦਾ ਬਸਾਂ ਤਾਂ ਉੱਟਰ ਜਾਏ ਤੋਂ ਉੱਟ ਜਾ ਤਰਕੁੜੀ ਚੋਂ ਚਲਾ ਜਾ ਹਿਰਦੇ ਚ ਜਿੱਥੇ ਜਿੱਥੋਂ ਪੈਦਾ ਹੋਇਆ ਉਹਦੇ ਨਾਲ ਜੁੜ ਜਾ ਜਾ ਕੇ ਆਪਣੇ ਉਹਦੀ ਛਣ ਚਲਿਆ ਜਾ ਬਸਾਂ ਜੇ ਬਸਣਾ ਚਾਹਣਾ ਹਮੇਸ਼ਾ ਲਈ ਤਾਂ ਉੱਡਰ ਜਾਏ ਉੱਡ ਜਾ ਇੱਥੋਂ ਖਬਰਾਂ ਕੀ ਕੀ ਅਰਥ ਕਰਦੇ ਨੇ ਕੀ ਉਹ ਕੀ ਇਹਦਾ ਅਰਥ ਕੱਢਦੇ ਹੋਣੇ ਤਾਂ ਉਹਨਾਂ ਨੂੰ ਪਤਾ ਹੋਊ ਕਹਿਣ ਵਾਲੇ ਨੇ ਕੀ ਕਿਹਾ ਕਹਿਣ ਵਾਲਾ ਕੀ ਕਹਿ ਰਿਹਾ ਅਸੀਂ ਅਰਥ ਕੀ ਕਰ ਰਹੇ ਤਾਂ ਅਰਥਾਂ ਦੇ ਉੱਤੇ ਅਰਥ ਕਾਗਾ ਕਰਹਟ ਢੋਲਿਆ ਉਹਦੇ ਅਧੋਰੇ ਕਰੀ ਜੇ ਕਰਹਟ ਢੋਲਿਆ ਉਹ ਆਦਮੀ ਬੋਲਦਾ ਜਿਉਂਦਾ ਫਿਰ ਉਹ ਕਰਨ ਕੋਈ ਦੇਖਿਆ ਬੋਲਦਾ ਕਰਨ ਦੇਖਿਆ ਕੋਈ ਬੋਲਦਾ ਫਿਰ ਅੱਖਾਂ ਕਿੱਥੋਂ ਰਹਿ ਗਈਆਂ ਜੇ ਕਰਨ ਮਾਸਾ ਖਾ ਲਿਆ ਮਾਸਾ ਹੈ ਨਹੀਂ ਅੱਖਾਂ ਵੱਜ ਗਈਆਂ ਖਬਰ ਕੀ ਕੀ ਉਲਟੇ ਅਰਥ ਕਰੀ ਜਾਂਦੇ ਨੇ ਅਸਲ ਸਮਝੇ ਨਹੀਂ ਆਈ ਕਿਸੇ ਨੂੰ ਅਖਰੀ ਅਰਥ ਕਰਦੇ ਨੇ ਮਸਕੀਨ ਨੂੰ ਅਖਰੀ ਅਰਥਾਂ ਦੇ ਆ ਗਏ ਨਾ ਅੰਦਰਲੇ ਸਰੀਰ ਦੀ ਗੱਲ ਬਾਹਰਲੇ ਸਰੀਰ ਦੀ ਗੱਲ ਠੀਕ ਹੈ ਬਾਹਰਲਾ ਸਰੀਰ ਹੈ ਕਰਨ ਹੈ ਬਾਹਰਲਾ ਸਰੀਰ ਸਾਰਾ ਹੀ ਕਰਨ ਹੈ ਤੂੰ ਸਰੀਰ ਚੋਂ ਖੋਜਦਾ ਰਿਹਾ ਉਹ ਸ਼ਬਦ ਸਰੀਰ ਵਾਲੇ ਸੁਣਦੇ ਨੇ ਜੋਗੀ ਜੇ ਮਨ ਆਪ ਸਰੀਰ ਚੋਂ ਖੋਜਦਾ ਨਾ ਕੁਝ ਹੋਰ ਪਰਮੇਸ਼ਰ ਨੂੰ ਉਹ ਵੀ ਗਲਤ ਹੈ ਉਹ ਵੀ ਗਲਤ ਕਿਉਂਕਿ ਉਹਦਾ ਮਨ ਦੇ ਵਿੱਚ ਜਿਹੜਾ ਖੋਜਦਾ ਉਹਦੇ ਵਿੱਚ ਤਾਂ ਸਰੀਰ ਚੋਂ ਨਹੀਂ ਖੋਜਣਾ ਤਾਂ ਆਪਣੇ ਅੰਦਰੋਂ ਖੋਜਣਾ ਸੀ ਜਿਹਨੂੰ ਤੂੰ ਖੋਜਦਾ ਉਹਦਾ ਤੇਰੇ ਅੰਦਰ ਹੈ ਸਰੀਰ ਵਿੱਚ ਤਾਂ ਤੂੰ ਆਪੇ ਹੈ ਲੱਗੇ ਤਾਂ ਸਰੀਰ ਤੇ ਜੇ ਖੋਜਣਾ ਤਾਂ ਮਨ ਖੋਜਣਾ ਹੈ ਉਹ ਖੋਜਣਾ ਬੁੱਧੀ ਨੇ ਸਿਰ ਮਨ ਨੇ ਨਹੀਂ ਖੋਜਣਾ ਅਥਕ ਖੋਜ ਵਿਸ਼ਾ ਅਕਲ ਦਾ ਮਨ ਦਾ ਵਿਸ਼ੇ ਖੋਜ ਨਹੀਂ ਹੈ ਮਨ ਦਾ ਵਿਸ਼ਾ ਤਾਂ ਭਟਕਣਾ ਇੱਛਾਵਾਂ ਬੁੱਧੀ ਨੇ ਖੋਜਣਾ ਸਰੀਰ 'ਚੋਂ ਮਨ ਮਨ ਵਿੱਚੋਂ ਫਿਰ ਉਹਨੂੰ ਕਹਾਂ ਖੋਜਣਾ من میں آپ پھر کھجنا پر کھوجا سریر چو کھوجتا رہے ہوا کیوں کھوجا رہا وہی کبھی کہہ رہے جو سب میں یہ کھدا ہے کہ تو آ گلتی اسلام نے پڑھا تھی وہ کہنا سارے جی خدا بچے خدا کھوجن لگے سریر چو ਕੀ ਕਰਦਾ ਜੋ ਸੁਣਿਆ ਉਹੀ ਕਰਨਾ ਸੀ ਨਾ ਇਸਲਾਮ ਦੇ ਵਿੱਚੋਂ ਆਇਆ ਸੀਗਾ ਇਸਲਾਮ ਨੇ ਕਹਿਤਾ ਫਜ਼ਾ ਸਰੀਰ 'ਚ ਹੈ ਉਹ ਖੋਜੀ ਗਿਆ ਸਾਰੀ ਉਹ ਨਿਕਲ ਗਈ ਜੇ ਹੁੰਦਾ ਤਾਂ ਲੱਭਦਾ ਉਹ ਜਿਹੜਾ ਖੋਜਦਾ ਉਹ ਆਪੇ ਸਰੀਰ 'ਚ ਖੋਜਦਾ ਕਿਤੇ ਹੋਰ ਨੂੰ ਤੇ ਪਾਗਲ ਨਹੀਂ ਤਾਂ ਹੋਰ ਕੀ ਹੈ ਉਹ ਕਰੈਕਸ਼ਨ ਕਬੀਰ ਕਰ ਰਿਹਾ ਹੈ ਜੋ ਸਭ ਮੈਂ ਇੱਕ ਖੁਦਾ ਹੈ कह ਤੁਸੀਂ ਕਹਿੰਦੇ कहना शरीर ਖੁਦਾ ਹੈ ਫਿਰ ਮੁਰਗੀ ਜੀ ਵੀ ਖੁਦਾ ਹੈ ਮੁਰਗੀ ਕਾਹਦੇ ਮਾਰਦੇ ਹੋ ਖੁਦਾ ਨੂੰ ਮਾਰਦੇ ਹੋ ਤੁਸੀਂ ਐ ਕਹਿ ਰਿਹਾ ਹੋ ਅਸਲ 'ਚ ਕਹਿ ਰਿਹਾ ਖੁਦਾ ਹੁੰਦਾ ਨਹੀਂ ਸਾਰਿਆਂ 'ਚ ਗੱਲ ਇਹ ਹੈ ਉੱਥੇ ਉਹ ਕਹਿੰਦੇ ਨੇ ਜੋ ਸਭ ਮੈਂ ਇੱਕ ਖੁਦਾ ਕਹੇ ਤਾਂ ਤੁਸੀਂ ਕਹਿੰਦੇ ਹੋ ਮੈਂ ਨਹੀਂ ਕਹਿੰਦਾ ਹੈ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਤੁਸੀਂ ਕਹਿੰਦੇ ਹੋ ਤੋ ਮੁਰਗੀ ਮਾਰੇ ਉਹ ਤਾਂ ਉਸ ਗੱਲ ਨੂੰ ਕੰਡੈਮ ਕਰ ਲਿਆ ਜਿਹਨੂੰ ਫਰੀਦ ਨੇ ਜਿਹਨੂੰ ਖਰਾਬ ਕੀਤਾ ਫਰੀਦ ਨੂੰ ਇਸੇ ਨੇ ਖਰਾਬ ਕੀਤਾ ਨਾ ਉਹ ਕਹਿੰਦਾ ਕਾਗਦਾ ਕਰਗਟ ਡੋਲਿਆ ਕਾਗ ਇਹਨੂੰ ਮੰਨੂ ਕਹਿੰਦਾ ਤੇ ਸਾਰਾ ਜ਼ਿੰਦਗੀ ਇਹਦੇ ਵਿੱਚ ਮੂਰਖਾ ਸਰੀਰ ਟੋੜਦਾ ਰਿਹਾ ਖੁਦਾ ਨੂੰ ਸਗਲਾ ਖਾਇਆ ਬਾਦ ਜਵਾਨੀ ਜਿਹੜਾ ਤਕੜਾ ਹੁੰਦਾ ਤਾਂ ਹੁਣ ਹੱਡੀਆਂ ਰਹਿ ਗਈਆਂ ਬੜੇ ਪੇ ਹੱਡੀਆਂ ਰਹਿ ਜਾਣੀਆਂ ਨੇ ਸਾਰਾ ਮਾਲ ਖਾ ਗਿਆ ਮੇਰੇ ਸਾਰੀ ਜ਼ਿੰਦਗੀ ਖਾ ਗਿਆ ਤੂੰ ਖੁਦਾ ਤਾਂ ਹੈ ਹੀ ਨਹੀਂ ਸੀ ਤੈਨੂੰ ਅਗਲ ਕਿਉਂ ਨਾ ਆਈ ਵੀ ਲੱਭਦਾ ਕਿਉਂ ਨਹੀਂ ਹੈ ਤੈਨੂੰ ਕਿਉਂ ਨਾ ਹੋਇਆ ਸ਼ੰਕਾ ਕਿਉਂ ਨਾ ਪੈਦਾ ਹੋਈ ਵੀ ਹੋਣਾ ਹੀ ਨਹੀਂ ਇਹ ਗਲਤ ਗਲਤ ਦਸੀ ਉਹਨੂੰ ਕਹਿਣ ਵਾਲੇ ਨੇ ਇੱਕ ਵਾਰ ਚੀਜ਼ ਦੇਖ ਲਓ ਕਹਿੰਦੇ ਘੜੇ 'ਚ ਰੱਖੀ ਐ ਸੂਈ 100 ਵਾਰ ਘੜਾ ਦੇਖ ਲਿਆ ਨਹੀਂ ਐ ਤੂੰ ਕਹਿੰਦਾ ਸੂਈ ਹੈ ਹੀ ਨਹੀਂ ਘੜੇ ਫਿਰ ਵੀ ਡੋਲੀ ਜਾਂਦਾ ਤਾਂ ਹੈ ਉਹ ਨਹੀਂ ਉਹਦੇ ਵਿੱਚ ਤੂੰ ਇਹ ਕਿਉਂ ਨਹੀਂ ਕਿਹਾ ਇਹ ਨਹੀਂ ਬਸ ਥੋੜ ਵੀ ਲੱਭਦਾ ਬਹੁਤ ਔਖਾ ਹੁੰਦਾ ਹੈ ਉਹ ਕਿਸੇ ਕਰਮ ਵਾਲੇ ਨੂੰ ਲੱਭਦਾ ਉਹ ਕਰਦਾ ਕੀ ਹੁੰਦਾ ਉਹਨਾਂ ਦਾ ਸਮਝਿਆ ਨਹੀਂ ਠੱਗਾਂ ਦੀਆਂ ਠੱਗੀ ਦੀਆਂ ਗੱਲਾਂ ਹੁੰਦੀਆਂ ਉਹ ਉਸੇ ਗੱਲ ਨੂੰ ਕਬੀਰ ਕਹਿ ਰਿਹਾ ਕਬੀਰ ਨੂੰ ਵੀ ਕਹਿਤੀ ਸੀ ਨਾ ਇਹ ਗੱਲ ਉਹ ਮੁਸਲਮਾਨਾਂ ਜੋ ਹੈ ਉਹਨੂੰ ਵੀ ਆ ਕੇ ਕਹਿੰਦੇ ਸੀ ਇਹ ਗੱਲ ਉਹਨੂੰ ਤਾਂ ਸਮਝ ਆ ਗਈ ਤੁਸੀਂ ਸਾਰਿਆਂ ਨੇ ਕਹਿੰਦੇ ਖੁਦਾ ਫਿਰ ਮੁਰਗੀ ਤੇ ਮਾਰਦੇ ਹੋ ਬਈ ਖੁਦਾ ਨੂੰ ਕਹਦੇ ਮਾਰਦੇ ਹੋ ਕਹਿਣ ਦਾ ਮਤਲਬ ਖੁਦਾ ਨੂੰ ਕਿਉਂ ਮਾਰਦੇ ਹੋ ਮੁਰਗੀ ਹੋ ਜਾ ਕਹਿਣ ਦਾ ਮਤਲਬ ਮੁਰਗੀ ਦੇ ਵਿੱਚ ਖੁਦਾ ਹੈ ਖੁਦਾ ਨੂੰ ਕਿਉਂ ਮਾਰਦੇ ਹੋ ਕੀ ਖੁਦਾ ਨੂੰ ਕੋਈ ਆਦਮੀ ਮਾਰ ਸਕਦਾ ਹੈ ਕੀ ਖੁਦਾ ਮਰ ਸਕਦਾ ਅਸਲ ਚ ਉਹਦਾ ਮਤਲਬ ਖੁਦਾ ਹੁੰਦਾ ਨਹੀਂ ਸਾਰਿਆਂ ਚ ਦੇਹ ਨਹੀਂ ਧਾਰਨ ਕਰਦਾ ਉਹ ਤਾਂ ਲਿਪਟਾ ਮਾਇਆ ਤੋਂ ਉਹਦੇ ਧਾਰੀ ਨਹੀਂ ਹੁੰਦਾ ਕਹਿਣ ਦਾ ਮਤਲਬ ਇਹ ਸੀ ਫੇਰ ਤਾਂ ਖੁਦਾ ਨੇ ਜਨਮ ਲੈ ਲਿਆ ਜੇ ਸਾਰਿਆਂ 'ਚ ਖੁਦਾ ਹੈ ਫੇਰ ਤਾਂ ਉਹਨੇ ਜਨਮ ਲਿਆ ਹੈ ਸਾਰਿਆਂ ਦੇ ਵਿੱਚ ਖੁਦਾ ਦਾ ਮਤਲਬ ਕੀ ਸੀ ਸਾਰੀ ਆਤਮਾ ਦੇ ਅੰਦਰ ਖੁਦਾ ਹੈ ਬਸ ਇੱਥੋਂ ਗਲਤੀ ਕੀਤੀ ਆਤਮਾ 'ਚ ਮੰਨਣ ਦੀ ਬਜਾਏ ਸਰੀਰ 'ਚ ਮੰਨ ਲਿਆ ਅਰਥਾਂ ਦਾ ਇਹਨਾਂ ਅਰਥ ਕੀਤੇ ਨੇ ਉੱਥੇ ਵੀ ਗੱਲ ਗਲਤ ਨਹੀਂ ਸੀ ਉੱਥੇ ਵੀ ਦਿਲ ਖੋਜਣ ਦੀ ਗੱਲ ਕਰੀ ਦਿਲ ਖੋਜਣ ਦੀ ਗੱਲ ਸੀ ਮਨ ਖੋਜਣ ਦੀ ਗੱਲ ਸੀ ਸਾਰੇ ਮਨਾਂ ਵਿੱਚ ਸਾਰੀ ਆਤਮਾ ਦੇ ਵਿੱਚ ਖੁਦਾ ਹੈ ਗੱਲ ਇਹ ਕਹੀ ਸੀ ਅਰਥ ਕਾਲੇ ਸਾਰੇ ਸਰੀਰ 'ਚ ਖੁਦਾ ਹੈ ਬਸ ਅਰਥਾਂ ਦਾ ਹੀ ਵਰਤ ਪਿਆ ਇੱਥੇ ਹੀ ਸਾਡੇ ਨਾਲ ਵਿਦਵਾਨਾਂ ਦਾ ਫਰਕ ਪਾਇਆ ਹੈ ਉਹ ਕਹਿੰਦੇ ਜਰਰੇ ਜਰਰੇ ਚ ਗੁਰਬਾਣੀ ਨਹੀਂ ਬੰਦੀ ਜਰੇ ਜਰੇ ਫਿਰ ਉਹ ਅਲਪਤ ਕਿਵੇਂ ਹੈ ਮਾਇਆ ਤੋਂ ਮਾਇਆ ਨਾਲ ਤਾਂ ਲੇਪੇ ਨਹੀਂ ਹੈ ਉਹਦਾ ਸਪਰਸ਼ੇ ਨਹੀਂ ਹੈ ਕਣ ਕਣ ਚ ਇਹ ਇਹ ਵੀ ਕਣ ਕਣ ਚ ਮੂਰਤੀ ਪੂਜਾ ਹੋਰ ਕਿਵੇਂ ਕਰਾਉਣ ਮੂਰਤੀ ਪੂਜਾ ਵਾਲੇ ਕਹਿਣਗੇ ਨਾ ਕਣ ਕਣ ਗੁਰਬਾਣੀ ਕਿੱਥੇ ਮੰਨਦੀ ਹੈ ਕਣ ਕਣ ਚ ਕਬੀਰ ਤਾਂ ਕਹਿੰਦਾ ਜਿਸ ਪਾਹਨ ਕੋ ਪਾਤੀ ਤੋੜੇ ਸੋ ਪਾਹਨ ਨਿਰਜੀਓ ਪਾਹਨ ਨਿਰਜੀਓ ਹੈ ਤੁਸੀਂ ਕਹਿੰਦੇ ਕਣ ਕਣ ਚ ਫਿਰ ਉਹਦੇ ਕਣ ਹਣ ਨਹੀਂ ਪੱਥਰ ਚ ਪੱਥਰ ਪੂਜਾ ਹਰ ਮਿਲੇ ਹੈ ਪੂਜੂ ਪਹਾੜ ਚਾਹੇ ਉਹ ਬਾਣੀ ਸਾਡੇ ਨਹੀਂ ਆਈ ਪਰ ਇਹ ਤਾਂ ਗੱਲ ਉਹਨਾਂ ਨੇ ਵੀ ਕਹਿਤੀ ਕਣ ਕਣ ਵਾਲੀ ਗੱਲ ਬੋਗਸ ਹੈ ਸਾਰੀ ਦੋ ਸਾਥ ਮੇਰੀ ਕਹੀ ਗੱਲ ਫਿਰ ਤੁਸੀਂ ਅਲਿਪਤ ਕਿਵੇਂ ਰਹਿ ਹੋ ਆਇਆ ਜੋ ਤੇ ਲਿਪਟਾ ਆਇਆ ਜੋ ਪੱਥਰ ਤੇ ਨਹੀਂ ਹੁੰਦਾ ਜੜ ਔਰ ਚੇਤਨ ਹੈ ਜੜ ਵਸਤੂ ਨਹੀਂ ਜੜ ਵਿੱਚ ਅੱਧਾ ਹੁੰਦਾ ਸਰ ਤੇ ਜੜ ਚ ਆਉਂਦਾ ਤਾਂ ਅੱਧਾ ਹੁੰਦਾ ਜਿਵੇਂ ਜੀਵ ਆਤਮਾ ਅੱਧੀ ਹੈ ਅੱਧਾ ਫੇਰ ਵੀ ਅਲਿਪਤ ਰਹਿੰਦਾ ਦਾਲ ਹੋ ਕੇ ਜੜ ਵਸਤੂ ਚ ਮਿਲਦਾ ਗਰਮ ਤੋਂ ਬਿਨਾ ਮਿਲੇ ਨਹੀਂ ਸਕਦਾ ਜਿਵੇਂ ਦੇਹ ਧਾਰਨ ਕੀਤੀ ਹੈ ਗਰਮ ਤੋਂ ਬਿਨਾ ਧਾਰਨ ਨਹੀਂ ਕਰ ਸਕਦਾ ਫਿਰ ਤੇ ਜੜਾ ਚੇਤਨ ਦਾ ਫਰਕ ਇਹਨਾਂ ਕੁਝ ਰਿਹਾ ਇਹ ਜਿਹੜੇ ਉਲਝੇ ਉਲਝੇ ਹੋਏ ਧਰਮ ਨੇ ਉਹਨਾਂ ਦੀਆਂ ਗੱਲਾਂ ਉਲਝੇ ਹੋਏ ਗਿਆਨਵਾਨ ਨੇ ਉਹਨਾਂ ਦੀਆਂ ਗੱਲਾਂ ਸਾਡੇ ਵੀ ਉਲਝੇ ਹੋਏ ਨੇ ਸਾਰੇ ਮਿਸ਼ਨਰੀ ਵਾਲੇ ਵੀ ਇਸੇ ਗੱਲ ਤੇ ਰੋਲਾ ਪਾਉਂਦੇ ਹੁੰਦੇ ਨੇ ਪਤਾ ਹੀ ਨਹੀਂ ਕੁਝ ਅਸਲ ਸਿੱਖੀ ਨਹੀਂ ਖੋਜੀ ਉਹਨਾਂ ਨੇ ਗੁਰਬਾਣੀ ਨਹੀਂ ਖੋਜੀ ਪਤਾ ਨਹੀਂ ਉਡ ਪਟਾਮ ਕੀ ਕੀ ਪੜ ਲਿਆ ਕਿਤਾਬਾਂ ਕਿਸੇ ਦੀਆਂ ਲਿਖੀ ਹੋਈਆਂ ਉਹ ਪੜ ਕੇ ਉਹ ਬੋਲੀ ਜਾਂਦੇ ਗੁਰਬਾਣੀ ਨਾਲ ਇਹ ਲੋਕ ਜੁੜੇ ਹੀ ਹੋਏ ਨਹੀਂ ਨਾ ਇਹ ਸਮਝ ਆਉਣਾ ਉਹਨਾਂ ਨੂੰ ਗੁਰਬਾਣੀ ਨੂੰ ਸਮਝ ਲੈਣਾ ਇੰਨੀ ਬੁੱਧੀ ਵੀ ਹੈ ਨਹੀਂ ਹਾਂਜੀ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਪੂਜਾ ਪੂਜਾ ਵੀ ਅਸੰਖ ਪ੍ਰਕਾਰ ਦੀ ਹੈ ਅਲੱਗ-ਅਲੱਗ ਪੂਜਾ ਦੇਖੋ ਆਉਣ ਬਿਰ ਦਾ ਪਤਾ ਚੜਦਾ ਸ਼ਿਵ ਜੀ ਤੇ ਜਲ ਪਾ ਕੇ ਆਉਂਦੇ ਨੇ ਉਥੇ ਹੋਰ ਆਪਣੇ ਗੁਰਦਾਰੇ ਲੈ ਜਾਂਦੇ ਨੇ ਘਿਓ ਰਸ ਲੈ ਜਾਂਦੇ ਨੇ ਨਾ ਉਹਦੇ ਕੜਾ ਪ੍ਰਸ਼ਾਦ ਦੀ ਕਿਤੇ ਕੁਛ ਚੜਦਾ ਕਿਤੇ ਕੁਛ ਚੜਦਾ ਕਿਤੇ ਕੁਛ ਚੜਦਾ ਚਲੋ ਤਾਂ ਤਾਂ ਲੈ ਜਾਂਦੇ ਸੰਗਤ ਆ ਕੜਾ ਪ੍ਰਸ਼ਾਦ ਆਪਾਂ ਸਜਾਉਣੇ ਛਕ ਲੈਂਦੀ ਦਾਲ ਲੈ ਜਾਂਦੇ ਤਾਂ ਵੀ ਲੰਗਰ ਚ ਪੈ ਜਾਵੇ ਆਪਣੇ ਵਾਸਤੇ ਨਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੁਝ ਨਹੀਂ ਖਾਂਦਾ ਨਾ ਉਹ ਸੰਗਤ ਵਾਸਤੇ ਹੈ ਖੁਰਾਕ ਤਾਂ ਆਦਮੀ ਦੀ ਹੈ ਸਰੀਰ ਦੀ ਆਦਮੀ ਦੇ ਵੀ ਸਰੀਰ ਦੀ ਖੁਰਾਕ ਹੈ ਜੋ ਆਤਮਾ ਦੀ ਖੁਰਾਕ ਹੈ ਉਹ ਗੁਰਬਾਣੀ ਚੋਂ ਮਿਲਣੀ ਹੈ ਸਰੀਰ ਦੀ ਖੁਰਾਕ ਉਧਰ ਰਸੋਈ ਚ ਜਿਹਨੂੰ ਅਸੀਂ ਲੰਗਰ ਕਹਿਣ ਲੱਗੇ ਲੰਗਰ ਤਾਂ ਹੈ ਗੁਰੂ ਘਰ ਦੇ ਵਿੱਚ ਜਿੱਥੇ ਸ਼ਬਦ ਦਾ ਲੰਗਰ ਗੁਰਬਾਣੀ ਦੀ ਵਿਆਖਿਆ ਉਹ ਲੰਗਰ ਹੈ ਉਹ ਤਾਂ ਆਤਮਾ ਦੀ ਖੁਰਾਕ ਹੈ ਲੰਗਰ ਹੁੰਦੀ ਉਹ ਆਤਮਾ ਦੀ ਖੁਰਾਕ ਹੈ ਅਸੀਂ ਸਰੀਰ ਦੀ ਖੁਰਾਕ ਨੂੰ ਲੰਗਰ ਕਹਿਣ ਲੱਗੇ ਇੱਥੇ ਵੀ ਅਸੀਂ ਵੀ ਫਰਕ ਪਾ ਲਿਆ ਕਿਉਂ ਆਤਮਾ ਦੀ ਖੁਰਾਕ ਸਾਡੇ ਕੋਲ ਰਹੀ ਨਹੀਂ ਸਰੀਰ ਦੀ ਖੁਰਾਕ ਨੂੰ ਅਸੀਂ ਲੰਗਰ ਕਹਿਤਾ ਬਸ ਸਰੀਰ ਦੀ ਖੁਰਾਕ ਵਾਸਤੇ ਰਸੋਈ ਲੱਭਦੇ ਨਿਤ ਰਸੋਈ ਤੇਰੀਆਂ ਕਿਉਂ ਮੈਦਾ ਖਾਣ ਲੰਗਰ ਚੱਲੇ ਗੁਰ ਸ਼ਬਦ ਟੋਟ ਨਾ ਆਵੇ ਖੱਟੀਏ ਦੋ ਪੰਕਤੀਆਂ ਡੋੜ ਪਈਆਂ ਉੱਥੇ ਪਈਆਂ ਇੱਕੋ ਜਗ੍ਹਾ ਪਰ ਅਸੀਂ ਵੀ ਬਦਲ ਲਿਆ ਜੇ ਸਾਡੇ ਕੋਲ ਲੰਗਰ ਨਾ ਰਿਹਾ ਗੁਰੂ ਦੇ ਉਪਦੇਸ਼ ਦਾ ਲੰਗਰ ਨਾ ਰਿਹਾ ਅਸੀਂ ਰੋਟੀਆਂ ਨੂੰ ਲੰਗਰ ਬਣਾ ਲਿਆ ਕੜਾ ਪ੍ਰਸ਼ਾਦ ਨੂੰ ਲੰਗਰ ਨਹੀਂ ਕਹਿੰਦੇ ਹੋਰ ਨਹੀਂ ਕਹਿੰਦੇ ਉਹ ਬਾਹਰ ਹੈ ਲੰਗਰ ਤੋਂ ਕੜਾ ਪ੍ਰਸ਼ਾਦ ਗੁਰਪ੍ਰਸਾਦ ਜਿਹੜਾ ਸੀ ਉਹ ਉਹ ਛੱਡ ਦਿੱਤਾ ਕੜਾ ਪ੍ਰਸ਼ਾਦ ਰੱਖ ਲਿਆ ਗੁਰਪ੍ਰਸਾਦ ਛੱਡਤਾ ਗੁਰਪ੍ਰਸਾਦ ਭਰਮ ਦਾ ਨਾਂ ਸੀ ਉਹ ਕਿੱਥੇ ਹੈ ਲੰਗਰ ਚ ਕੀ ਹੁੰਦਾ ਹੈ ਗੁਰਪ੍ਰਸਾਦ ਭਰਮ ਦਾ ਨਾਂ ਕੜਾ ਪ੍ਰਸ਼ਾਦ ਨਹੀਂ ਹੁੰਦਾ ਗੁਰਪ੍ਰਸਾਦ ਹੁੰਦਾ ਗੁਰਪ੍ਰਸਾਦ ਦੀ ਜਗ੍ਹਾ ਕੜਾ ਪ੍ਰਸ਼ਾਦ ਆ ਗਿਆ ਲੰਗਰ ਦੀ ਜਗ੍ਹਾ ਰੋਟੀਆਂ ਆ ਗਈਆਂ ਸ਼ਬਦ ਦੀ ਸਿੱਖਿਆ ਸੀ ਉਹਦੇ ਜਗ੍ਹਾ ਰੋਟੀਆਂ ਆ ਗਈਆਂ ਦਾਲ ਆ ਗਿਆ ਖੀਰ ਆ ਗਈ ਸਮਝਿਆ ਨਹੀਂ ਦੁੱਧ ਆ ਗਿਆ ਖਾਣ ਵਾਲੀਆਂ ਚੀਜ਼ਾਂ ਸਾਡੀਆਂ ਆ ਗਈਆਂ ਇਹ ਕੀ ਕੀਤਾ ਬਲੈਕਮੇਲ ਇਹ ਵੀ ਬਲੈਕਮੇਲ ਹੈ ਬਲੈਕਮੇਲ ਹੈਗਾ ਕੋਈ ਚੀਜ਼ ਅਸਲੀ ਲਗੋਲੀ ਨਕਲੀ ਜਾਣ ਕਰਦੀ ਅਸਲੀ ਦੇ ਤਾਂ ਨਕਲੀ ਰੱਖਦੀ ਬਲੈਕਮੇਲ ਹੈਗਾ ਕੋਲ ਹੈ ਨਹੀਂ ਜੇ ਕਹਿੰਦਾ ਸਾਡੇ ਕੋਲ ਹੈ ਨਹੀਂ ਫਿਰ ਫਿਰ ਔਖਾ ਹੈ ਨਹੀਂ ਨਹੀਂ ਕਹਿੰਦੇ ਹੁੰਦੇ ਜਿਹੜੇ ਧਾਰਮਿਕ ਆਦਮੀ ਜਿੰਨਾ ਧਾਰਮਿਕ ਆਦਮੀ ਪਖੰਡੀ ਔਰ ਝੂਠਾ ਹੈ ਬਲੈਕਮੇਲਰ ਹੈ ਉਹਨਾਂ ਦੁਕਾਨਦਾਰ ਦੂਆ ਨਹੀਂ ਹੋ ਸਕਦਾ ਦੂਏ ਦੁਕਾਨ ਵੱਲ ਹੋ ਜਾ ਗੁਰਦਾਰਿਆਂ ਦੇ ਦਾਦਾ ਕਿਉਂ ਕਰਦੀ ਹੈ ਬਲੈਕਮੇਲਿੰਗ ਦਾ ਵੀ ਪਤਾ ਹੈ ਉਹਨਾਂ ਦੇ ਅਚਾਰਨ ਦਾ ਵੀ ਪਤਾ ਹੈ ਬਲਕਿ ਜਿਹੜੇ ਰੋਜ਼ ਗੁਰਦਾਰੇ ਜਾਂਦੇ ਲੋਕ ਤਾਂ ਉਹਨਾਂ ਨੂੰ ਨਫ਼ਰਤ ਕਰਦੇ ਨੇ ਆਮ ਆਦਮੀ ਉਹਨਾਂ ਦਾ ਆਚਰਣ ਗੁਰੂ ਹੈ ਨਹੀਂ ਗੱਲ ਆਚਰਣ ਨਾ ਬਣਦੀ ਹਾਂ ਉਹ ਕਹਿੰਦੇ ਜਾਂਦਾ ਗੁਰਦੁਆਰੇ ਮਾਰਦਾ ਠਗੀ ਆਚਰਣ ਹੈ ਨਹੀਂ ਆਚਰਣ ਬਦਲਣਾ ਸੀ ਲੰਗਰ ਨਾਲ ਆਚਰਣ ਲੰਗਰ ਨਾਲ ਬਦਲਣਾ ਸੀ ਗੁਰ ਸ਼ਬਦ ਦੇ ਲੰਗਰ ਨਾਲ ਆਚਰਣ ਬਦਲਣਾ ਸੀ ਜਾਂ ਰੋਜ਼ ਜੁੱਤੀਆਂ ਪੈਣੀਆਂ ਸੀ ਆਪੇ ਮਨ ਇਹਦਾ ਤਾਂ ਗੁਰਦੁਆਰਾ ਛੱਡ ਜਾਂਦੇ ਆ ਵਿੱਚ ਆਚਰਣ ਬਦਲਦੇ ਇਹ ਆਚਰਣ ਬਦਲਦੇ ਰੋਜ਼ ਜੁੱਤੀਆਂ ਪੈਣੀਆਂ ਸੀਆਂ ਜਾਂ ਤਾਂ ਗੁਰਦੁਆਰਾ ਛੱਡ ਦਿੰਦੇ ਜਾਣਾ ਛੱਡ ਦਿੰਦੇ ਜਾਂ ਫਿਰ ਜਾਣੋ ਬਦਲਦੇ ਇਹਨਾਂ ਨੇ ਆਪਣਾ ਕਥਾਈ ਕੀਰਤਨੇ ਬਦਲ ਲਿਆ ਉਹ ਗੱਲ ਕਹਿਣੀ ਆ ਬੰਦ ਕਰ ਲਈ ਕੀਰਤਨ ਕਰੋ ਘਰ ਨੂੰ ਜਾਓ ਕਥਾ ਕਹਾਣੀਆਂ ਸੁਣਾ ਦਿਓ ਬਸ ਲੰਗਰੇ ਬੰਦ ਕਰ ਉਹ ਅਚਾਨਕ ਬਦਲਣ ਵਾਲੀ ਜਿਹੜੀ ਗੱਲ ਸੀ ਉਹ ਬੰਦੇ ਕਰਤੀ ਕਿ ਉਹਨਾਂ ਨੇ ਆਪਣਾ ਜਾਣਾ ਬਦਲਣਾ ਨਹੀਂ ਹੈ ਬਸ ਅਚਾਨਕ ਬਦਲੇ ਬਿਨਾ ਸਿੱਖ ਨਹੀਂ ਹੈ ਸਿੱਖੀ ਨਹੀਂ ਹੈ ਫਿਰ ਰੌਲਾ ਵੀ ਪਾਈ ਜਾਂਦੇ ਨੇ ਸਿੱਖੀ ਗਈ ਸਿੱਖੀ ਗਈ ਅਸਲ ਜਹਗੇ ਉਹ ਸਿੱਖ ਚਾਹੁੰਦੇ ਨੇ ਉਹ ਜਿਹਾ ਕੋਈ ਬਣਨਾ ਨਹੀਂ ਚਾਹੁੰਦਾ ਉਹਨਾਂ ਦਾ ਨਫ਼ਰਤ ਕਰਦੇ ਨੇ ਲੋਕ ਜੇ ਜੀ ਸਿੱਖੀ ਮਾਰਕੀਟ 'ਚ ਮਿਲਦੀ ਹੈ ਇਹਨੂੰ ਲੋਕ ਨਫ਼ਰਤ ਕਰਦੇ ਨੇ ਸਿੱਖੀ ਨੂੰ ਨਫ਼ਰਤ ਦੇ ਯੋਗ ਵੀ ਹੈ ਸਿੱਖੀ ਉਹ ਉਹ ਜੇ ਚਾਹੁੰਦੇ ਨੇ ਜਿਹੜੇ ਆਪ ਸਿੱਖ ਬਣਾਉਣੇ ਉਹ ਜੋ ਉਹਨਾਂ ਨੂੰ ਮਜ਼ਾਕ ਕਰਦੇ ਨੇ ਲੋਕ ਜਿਵੇਂ ਪੰਡਤ ਨੂੰ ਮਜ਼ਾਕ ਕਰਦੇ ਤੇ ਮਜ਼ਾਕ ਕਰਦੇ ਨੇ ਜੇ ਜੇ ਗੁਰੂ ਨੇ ਸਿੱਖ ਬਣਾਏ ਤੇ ਉਹ ਜਿਹੇ ਨੂੰ ਪਤਾ ਕੋਈ ਉਹ ਜੇ ਆਪ ਨਹੀਂ ਬਣਨਾ ਚਾਹੁੰਦੇ ਹੋ ਇਸ ਮਸਲੇ ਅਸੰਖ ਪੂਜਾ ਅਸੰਖ ਤਪਤਾਓ ਹਾਂ ਪੂਜਾ ਵੀ ਅਸੰਖ ਪ੍ਰਕਾਰ ਦੀ ਹੋਗੀ ਇਸ ਕਰਕੇ ਸਾਡੇ ਪੂਜਾ ਕੀ ਹੈ ਸਾਡੇ ਪੂਜਾ ਇਹ ਨਹੀਂ ਸੀ ਜਿਹੜਾ ਸੀ ਸਿੱਧਾ ਰਸਤਾ ਲੈ ਕੇ ਜਾਂਦੇ ਬਿਲਕੁਲ ਨਹੀਂ ਸੀ ਇਹ ਜੇ ਸੀ ਉਹ ਰਸੋਈ ਦੇ ਵਿੱਚ ਜਮਾ ਕਰ ਦਿੰਦੇ ਜਾਂਦੇ ਗੁਰੂ ਦੇ ਪੂਰੇ ਜਾਣ ਦੀ ਲੋੜ ਨਹੀਂ ਹੁੰਦੀ ਇਹਦੀ ਨਹੀਂ ਲੋੜ ਗੁਰੂ ਦੇ ਪੂਰੇ ਕੀ ਅਰਪਣ ਕਰਨਾ ਤਨ ਮਨ ਅਰਪੂ ਪੂਜ ਚੜਾਉਂ ਤੇ ਇਹ ਅਰਪਣ ਸੀ ਔਰ ਸਿੱਧਾ ਲਿਆ ਕੇ ਰੱਖਦਾ ਤਨ ਮਨ ਬਚਾ ਲੇ ਇਹ ਲੰਗਰ ਦਿੰਦੇ ਜਿੱਥੇ ਪਕੜਾ ਤੇ ਗੁਰੂ ਨੇ ਖਾਣਾ ਉਹਨੂੰ ਕੀ ਚਾਹੀਦਾ ਸੀ ਮਨ ਵਿੱਚ ਸਤਗੁਰ ਕੇ ਪਾਸੋਂ ਚਾਹੀਦਾ ਸੀ ਦਿੰਦੇ ਬਲੈਕਮੇਲ ਗੁਰੂ ਨਾਲ ਵੀ ਕਰਦੇ ਨੇ ਉਹ ਉਹਨਾਂ ਕਿਹੜਾ ਬੋਲਣਾ ਜਿਹੜਾ ਜਿੱਥੋਂ ਬੋਲਦਾ ਉੱਥੋਂ ਪੜਦਾ ਹੀ ਨਹੀਂ ਉਹ ਜੇ ਪੜਦਾ ਨੇ ਅਰਥ ਹੋਰ ਕਰ ਲੈਂਦੇ ਨੇ ਉਹਨੇ ਕਿਹੜਾ ਚਪੇੜ ਮਾਰਨੀ ਵੀ ਕੀ ਪੜਦੇ ਹੋ ਇਹ ਕੰਨ ਫੜਨਾ ਇਹ ਕੀ ਪੜਦੇ ਹੋ ਇਹ ਕੀ ਅਰਥ ਕਰਦੇ ਨੇ ਐ ਜਾਂ ਗੁਰੂ ਵਧੀਆ ਹੁੰਦਾ ਜਿਹੜਾ ਜਿਵੇਂ ਅਸੀਂ ਕਰੀ ਜਾਈਏ ਉਹ ਦਖਲ ਨਾ ਲਵੇ ਸਾਡੇ 'ਚ ਨਲਾਇਕ ਔਲਾਦ ਨੂੰ ਪਿਓ ਵੀ ਇਹ ਜਿਹਾ ਚੰਗਾ ਲੱਗਦਾ ਉਹ ਜੋ ਜਿਹਨੇ ਪੈਸੇ ਮੰਗਣ ਦੇ ਦੇਵੇ ਕਹਿ ਦੇਵੇ ਵੀ ਉੱਥੇ ਪਿਆ ਬੜੂਆ ਜਿੰਨੇ ਮਰਜ਼ੀ ਲੈ ਜਾਓ ਕੱਢੋ ਜਿੱਥੇ ਮਰਜ਼ੀ ਖਰਚ ਕਰੋ ਪੁੱਛੇ ਨਾ ਬਸ ਉਹਦੇ ਚੰਗਾ ਲੱਗੂਏ ਜਿਹੜਾ ਹਿਸਾਬ ਪੁੱਛੇ ਕਿੱਥੇ ਗਿਆ ਸੀ ਸਾਰਾ ਉਹ ਤਾਂ ਫਿਰ ਔਖਾ ਹੋ ਜਾਊਗਾ ਕੰਮ ਇਹ ਜਿਹੇ ਗੁਰੂ ਚੰਗਾ ਹੁੰਦਾ ਇਹ ਜਿਹਾ ਹੀ ਦਾ ਸੀ ਮੰਦਰ 'ਚ ਵੀ ਇਹ ਜਿਹਾ ਸੀ ਬੋਲਦਾ ਤਾਂ ਹੈ ਨਹੀਂ ਸੀ ਤਾਂ ਬੋਲਦਾ ਨਹੀਂ ਸੀ ਇਹ ਜੇ ਤੋਂ ਉਲਟ ਬੋਲਦਾ ਸੀ ਉਹਦੇ ਹੱਥ ਉਲਟੇ ਕਰ ਲੈਣੇ ਆ ਆਪਣੀ ਮਰਜ਼ੀ ਦੇ ਕਰ ਲੈਣੇ ਆ ਬੋਲਦੇ ਤਾਂ ਫਿਰ ਵੀ ਅਸੀਂ ਹੋਈ ਆ ਇਸ ਕਰਕੇ ਜੋ ਪੂਜਾ ਸਾਡੀ ਸੀ ਉਹ ਹੋਰ ਹੈ ਸਾਡੀ ਦਸੀ ਹੈ ਤਨ ਮਨ ਅਰਪੂ ਪੂਜੀ ਚੜਾ ਦੁਨੀਆ ਦੀ ਪੂਜਾ ਕੁਝ ਹੋਵੇ ਸਿੱਖਾਂ ਦੀ ਪੂਜਾ ਤਨ ਮਨ ਅਰਪੂ ਪੂਜ ਕੀ ਅਸੀਂ ਇਹ ਪੂਜਾ ਕੀਤੀ ਹੈ ਜੇ ਇਹ ਨਹੀਂ ਕੀਤੀ ਸਿੱਖੀ ਨਾਲ ਸਾਡਾ ਸੰਬੰਧ ਕੋਈ ਨਹੀਂ ਸਿੱਖੇ ਨਾਲ ਸਮਾਨ ਨਹੀਂ ਅਮਰ ਛਕਿਆ ਨਾ ਛਕਿਆ ਬਰਾਬਰ ਅੰਮ੍ਰਿਤ ਨਹੀਂ ਪੌੜ ਛਕੀ ਨਾ ਛਕੀ ਬਰਾਬਰ ਜਿਹਨੇ ਅੰਮ੍ਰਿਤ ਛਕ ਲਿਆ ਉਹ ਤਨ ਮਨ ਆਪੂ ਪੂ ਚੜਾਉ ਕਰ ਲੈਂਦਾ ਜਿਹਦੇ ਅੰਦਰ ਚਲੀ ਗਈ ਕੋਟ ਅੰਮ੍ਰਿਤ ਛਕੇ ਦੇ ਬਾਅਦ ਤਨ ਮਨ ਆਪੂ ਪੂ ਚੜਾਉ ਪੌੜ ਵਾਲਾ ਕੋਈ ਨਹੀਂ ਕਰੂਗਾ ਪੌੜ ਤਾਂ ਅਸਲ ਦੇ ਵਿੱਚ ਉਹਨੂੰ ਦਿੱਤੀ ਸੀ ਜਿਹਦਾ ਪਹਿਲਾਂ ਤਨ ਮਨ ਹਰਪਿਆ ਹੋਇਆ ਸੀ ਉਹਨੂੰ ਦਿੱਤੀ ਸੀ ਔਰ ਬੌੜ ਬਾਅਦ ਦਿੱਤੀ ਜਾਂਦੀ ਹੈ ਜਿਹਦਾ ਤਨਮਨ ਅਰਪਿਆ ਹੋਵੇ ਉਹਨਾਂ ਨੇ ਤਨਮਨ ਅਰਪਿਆ ਸੀ ਉਹਨਾਂ ਨੇ ਸਿੱਧੇ ਨੇ ਮੰਨੇ ਸੀ ਜਿਹਨੂੰ ਬੌੜ ਦਿੱਤੀ ਹੈ ਦੀ ਉਹਨੂੰ ਹੁੰਦੀ ਹੈ ਇਹ ਤੇ ਇਹਨਾਂ ਦੀ ਆਪਣੀ ਮਰਜ਼ੀ ਦੇ ਹਿਸਾਬ ਉੱਤੇ ਗੁਰੂ ਦੀ ਮਰਜ਼ੀ ਦੇ ਹਿਸਾਬ ਸੀ ਇੱਥੇ ਆਪਣੀ ਮਰਜ਼ੀ ਹੈ ਇਹਨਾਂ ਦੀ ਸੰਗ ਤਪ ਤਾਓ ਸੰਗ ਤਪ ਤਾਓ ਤਪ ਕਹੇ ਜਨ ਤਪ ਸੰਖ ਨੇ ਉਹਨਾਂ ਦੀ ਤਾਉ ਹੈ ਤਾਉ ਨਾਲ ਗਰਮੀ ਚਾਹੇ ਸਰੀਰ ਗਰਮੀ ਹੈ ਚਾਹੇ ਮਾਨਸਿਕ ਗਰਮੀ ਹੈ ਸਰੀਰ ਗਰਮੀ ਵੀ ਹੈ ਧੁੱਪ 'ਚ ਖੜੇ ਰਹਿਣਾ ਖੜੇ ਰਹਿਣਾ ਤਾਂ ਆਪਣੀਆਂ ਇਹ ਕਰਨਾ ਉਹ ਕਰਨਾ ਜਲ ਧਾਰੇ ਕਰਨੇ ਇਹ ਵੀ ਤਪ ਹੈ ਉਹਦੇ ਨਾਲ ਮਨ 'ਚ ਕ੍ਰੋਧ ਵੱਧਦਾ ਹੰਕਾਰ ਵੱਧਦਾ ਜਿੰਨੇ ਤਪ ਨੇ ਹੰਕਾਰ ਵਧੂ ਹੋ ਰਿਹਾ ਤਾਂ ਉਹਨਾਂ ਗਰਮੀ ਅੰਦਰ ਗਰਮੀ ਵਧੂਗੀ ਤੌ ਵਧੂਗਾ ਤਪ ਵਧੂਗਾ ਤਬ ਨਾਲ ਤੌ ਵਧਦਾ ਤਪ ਸਾਡਾ ਹੈ ਹੀ ਨਹੀਂ ਤਪ ਚੰਡੀ ਦੀ ਬਾਰਿਸ਼ ਵੀ ਹੈ ਬੜੇ ਬੜੇ ਮੁਨੀ ਦੇਵਤੇ ਕਈ ਯੁਗਤ ਨਹੀਂ ਤਨ ਤਾਇਆ ਤਪ ਦਾ ਸੰਬੰਧ ਸਿਰਫ ਸਰੀਰ ਨਾਲ ਹੁੰਦਾ ਮਨ ਨਾਲ ਨਹੀਂ ਹੁੰਦਾ ਸਾਡਾ ਤਪ ਦਾ ਸੰਬੰਧ ਮਨ ਨਾਲ ਹੈ ਸਰੀਰ ਨਾਲ ਨਹੀਂ ਹੈ ਦੁਨੀਆ ਦੇ ਮੱਤਾਂ ਦਾ ਸੰਬੰਧ ਤਪ ਦਾ ਸਰੀਰ ਨਾਲ ਹੈ ਜਪ ਦਾ ਸੰਬੰਧ ਹੀ ਸਰੀਰ ਨਾਲ ਹੈ ਸਾਡਾ ਕੀ ਹੈ ਮਨ ਨੂੰ ਮਜਬੂਰ ਕਰਨਾ ਗੁਰਬਾਣੀ ਨੂੰ ਮੰਨਣ ਵਾਸਤੇ ਇਹ ਤਪ ਹੈ ਮਨ ਦੇ ਉੱਤੇ ਬਾਣੀ ਨੂੰ ਲੱਗਣਾ ਹੋਤਾ ਚਾਹੁੰਦਾ ਮੇਰੇ ਤੇ ਕੋਈ ਲੱਦਿਆ ਜਾਵੇ ਮਨ ਤਾਂ ਖੋਤਾ ਇਹਦੇ ਲੱਦਣਾ ਵੀ ਮੰਨਣਾ ਹੀ ਪਊਗਾ ਤੈਨੂੰ ਇਹ ਪੜਨਾ ਪਊਗਾ ਪੜਨਾ ਪਊਗਾ ਫਿਰ ਤਾਂ ਐਵੇਂ ਨਹੀਂ ਮੰਨਵਾਂਗਾ ਮਨ ਨੂੰ ਮਨਾਉਣਾ ਪੈਂਦਾ ਮਨ ਨੂੰ ਮਨਾਉਣਾ ਪੈਂਦਾ ਮਨ ਨੂੰ ਮਨਾਉਣਾ ਤਾਂ ਹੈ ਕੀ ਮਨਾਉਣਾ ਮਨ ਨੂੰ ਇਹ ਜਾਂਦਾ ਮਨਾਉਣਾ ਕੀ ਹੈ ਕੀ ਮਨਾਉਣਾ ਹੈ ਜਾਪਾ ਹੈ ਜਦ ਪਹਿਲਾ ਹੋਊਗਾ ਤਾਂ ਬਾਅਦ ਚ ਆਉਂਦਾ ਤਪ ਜਪ ਨਹੀਂ ਕਦੇ ਆਇਆ ਜਪ ਤਪ ਹੁੰਦਾ ਕਿਉਂਕਿ ਜਪ ਪਹਿਲਾਂ ਕਦੇ ਹੁੰਦਾ ਤਪ ਕਦੇ ਬਾਅਦ ਚ ਹੁੰਦਾ ਕੀ ਸਵਾਲ ਦਾ ਜਵਾਬ ਦੇ ਦੂ ਕੋਈ ਇਹਦਾ ਸੌਖਾ ਹੀ ਹੈ ਜੋ ਜੋ ਲਾਗੂ ਕਰਨਾ ਮਨ ਦੇ ਉੱਤੇ ਸਮਝੋ ਪਹਿਲਾਂ ਸਮਝ ਚਾਹੀਦੀ ਹੈ ਨਾ ਜਦ ਉਹ ਸਮਝ ਹੈ ਜੋ ਗੁਰਬਾਣੀ ਦੀ ਮਨ ਦੇ ਉੱਤੇ ਲਾਗੂ ਕਰਨੀ ਹੈ ਮਨ ਦੇ ਉੱਤੇ ਸਮਝ ਦੇ ਬਾਅਦ ਲਾਗੂ ਕਰਾਂਗੇ ਇਸ ਕਰਕੇ ਜਦ ਪਹਿਲਾਂ ਤਪ ਬਾਅਦ ਚ ਤਬ ਜਿਨ੍ਹਾਂ ਨੇ ਪਹਿਲਾਂ ਹੀ ਜਪਦੇ ਤਬ ਸ਼ੁਰੂ ਕਰ ਲਿਆ ਜਪ ਤਾਂ ਕਰਦੇ ਜਪ ਵਾਲੇ ਅੱਡ ਨੇ ਤਪ ਵਾਲੇ ਅੱਡ ਨੇ ਤਪ ਵਾਲੇ ਤਪੀਸਰ ਨੇ ਤਪੇ ਕਰਦੇ ਨੇ ਜਾਂਦੇ ਜਾਂਦੇ ਕੋਈ ਵਿੱਚ ਇੱਕ ਮੰਦਰ ਬੜੀ ਜਾਂਦੇ ਨੇ ਨਾਲ ਉਹ ਜੋ ਗਿਆਨ ਕੀ ਪੈਦਾ ਹੁੰਦਾ ਕੀ ਲਾਗੂ ਕੀਤਾ ਮੰਦਰ ਤੇ ਉੱਤੇ ਤੇ ਲਾਗੂ ਕੀਤਾ ਵੀ ਇੰਨੇ ਘੰਟੇ ਇੱਥੇ ਬੈਠਣਾ ਹੀ ਬੈਠਣਾ ਸੌ ਪੜਾ ਪਾਣੀ ਦਾ ਠੰਡੇ ਦਾ ਸੱਚ ਪੋਣੇ ਪੋਣੇ ਸਿਆਲ ਦੇ ਮਹੀਨੇ ਇਹ ਉਹਨਾਂ ਦਾ ਦਬ ਹੈ ਸੱਤ ਤੂਣੀਆਂ ਲਾ ਕੇ ਵਿਚਾਲੇ ਬੈਠਣੇ ਬੈਠਣਾ 40 ਦਿਨ ਖੜੇ ਹੀ ਰਹਿਣਾ ਬੈਠਣਾ ਹੈ ਹੀ ਨਹੀਂ ਕੀ ਗਿਆਨ ਹੈ ਇਹਦੇ ਵਿੱਚ ਕੋਈ ਗਿਆਨ ਹੈ ਇਹ ਆਠੇ ਹੋ ਗਏ ਹਾਠੇ ਵਾਲੇ ਮੂਰਖ ਹੁੰਦੇ ਨੇ ਹਾਂ ਲੋਕਾਂ ਦੇ ਵਿੱਚ ਹੋ ਜਾਂਦਾ ਵੀ ਇਹਨੇ ਆਹ ਹੱਠ ਵਾਲਾ ਕੰਮ ਕੀਤਾ ਆਦਮੀ ਕਰ ਨਹੀਂ ਸਕਦਾ ਉਹਦੀ ਮਾਨਤਾ ਹੋ ਜਾਂਦੀ ਰੋਟੀ ਉਹਨੂੰ ਸੌਖੀ ਮਿਲਣ ਲੱਗ ਜਾਂਦੀ ਮਾਨਤਾ ਹੋ ਕੇ ਦੁੱਧ ਦਾ ਲੱਗ ਜਾਂਦਾ ਸੰਸਾਰੀ ਜਿਹੜੇ ਪਦਾਰਥ ਨੇ ਇਹਦੀ ਉਹਨੂੰ ਘਾਟ ਨਹੀਂ ਹੁੰਦੀ ਮੰਗਣਾ ਨਹੀਂ ਪੈਦਾ ਕਿਸੇ ਦੇ ਘਰ ਜਾ ਕੇ ਇੰਨਾ ਕਹਿੰਦਾ ਅਸੰਖ ਗ੍ਰੰਥ ਮੁਖੀ ਵੇਦ ਪਾਠ ਅਸੰਖ ਗ੍ਰੰਥ ਗ੍ਰੰਥ ਵੀ ਬਹੁਤ ਨੇ ਸਾਰੇ ਧਰਮਾਂ ਦੇ ਗ੍ਰੰਥ ਨੇ ਅੱਡ ਅੱਡ ਆਪਣੇ ਆਪਣੇ ਲਿਖੇ ਮੁਖ ਵੇਦ ਪਾਠ ਸਾਰੇ ਜਿੱਕਰ ਇੱਕ ਗੱਲ ਸਾਂਝੀ ਹੈ ਜੇ ਕਿਤੇ ਹੋਵੇ ਵੇਦ ਪਾਠ ਜਿਹੜਾ ਸਾਰਿਆਂ ਦਾ ਸਰੋਤ ਹੈ ਵੇਦ ਵਿੱਚੋਂ ਨਿਕਲੇ ਹੋਏ ਗ੍ਰੰਥ ਨੇ ਸਾਰੇ ਧਾਰਮਿਕ ਚੋਂ ਨਿਕਲੇ ਨੇ ਸਾਰੇ ਪਰ ਕਹਾਂ ਜਾ ਕੇ ਦਿਸ਼ਾਹੀਨ ਹੋ ਸੰਸਾਰ ਦੇ ਵਿੱਚ ਨਦੀਆਂ ਨਾਲੇ ਬਾਹਰੋਂ ਆ ਕੇ ਕਿੱਥੋਂ ਬਣਦੇ ਨੇ ਬਣਦੇ ਨੇ ਫੇ ਅਖੀਰ ਜਾ ਕੇ ਗੰਗਾ ਬਣ ਜਾਂਦੀ ਹੈ ਬਣ ਜਾਂਦੀ ਹੈ ਸਮੁੰਦਰ ਤੇ ਜਾਂਦੀ ਹੈ ਪਰ ਇਹ ਗੰਗਾ ਪਹਿਲਾਂ ਨਦੀਆਂ ਨਾਲੇ ਬਾਅਦ ਚ ਬਣਦੇ ਨੇ ਇਹ ਵਿਰਛ ਵਰਗੀ ਹੈ ਵਿਰਛ ਵਾਲੀ ਚੀਜ਼ ਹੈ ਬਿਰਛ ਥੱਲੇ ਇੱਕਾ ਉੱਤੇ ਜਾ ਕੇ ਟਾਣੀਆਂ ਟਾਣੇ ਪਹਿਲਾਂ ਵੱਡੇ ਟਾਣੇ ਫਿਰ ਛੋਟੇ ਟਾਣੇ ਫਿਰ ਉਹ ਛੋਟੀਆਂ ਟਾਣੀਆਂ ਗੱਠ ਬਣ ਗਏ ਪੁੱਠਾ ਚੱਲਦਾ ਨਾ ਥੱਲੇ ਰਸ ਚੱਲਦਾ ਉੱਤਰ ਨੂੰ ਜਾਂਦਾ ਇਹ ਉਲਟੀ ਗੰਗਾ ਉਲਟੀ ਗੰਗਾ ਦਰਖਤ ਵਿੱਚ ਹੁੰਦੀ ਹੈ ਹੁੰਦੀ ਹੈ ਨਾ ਥੱਲੇ ਪਾਣੀ ਉੱਤਰ ਨੂੰ ਜਾਂਦਾ ਨਹੀਂ ਉਲਟੀ ਗੰਗਾ ਜਿੰਨੇ ਮਿਰ ਜਿੰਨਾ ਉਹਨਾਂ ਉਲਟੀ ਗੰਗਾ ਚੱਲਦੀ ਹੈ ਚੱਲਦੀ ਨਹੀਂ ਚੱਲਦੀ ਪਾਣੀ ਚੱਲਦਾ ਨਾ ਗੰਗਾ ਚ ਰਸ ਚੱਲਦਾ ਰਹਿੰਦਾ ਹੁੰਦਾ ਵਿੱਚ ਦੇ ਥੱਲੇ ਮੂਲ ਚ ਉੱਤਰ ਜਾਂਦਾ ਕਿੰਨਾ ਉੱਚਾ ਹੋਵੇ ਪੇੜ ਉਹ ਸਿਰੇ ਤੱਕ ਜਾਂਦਾ ਉੱਥੇ ਉਲਟੀ ਗੰਗਾ ਚੱਲਦੀ ਉਲਟੀ ਗੰਗਾ ਚੱਲਦੀ ਉੱਥੇ ਜਿੱਥੇ ਜੀਵਨ ਹੁੰਦਾ ਜਿੱਥੇ ਜੀਵਨ ਦੀ ਉੱਥੇ ਦੂਏ ਪਾਸੇ ਚੱਲਦੀ ਹੈ ਅਸੰਖ ਜੋਗ ਪਾਣੀ ਥੱਲੇ ਨੂੰ ਜਾਂਦਾ ਨਾ ਉੱਥੇ ਜੜਾਂ ਜੋ ਪਾਣੀ ਉੱਤੇ ਜਾ ਰਿਹਾ ਉਲਟੀ ਗੰਗਾ ਕਿਵੇਂ ਚੱਲਦੀ ਹੁਣ ਜਿਹੜੇ ਬੈਠਾ ਨਾ ਵਿੱਚ ਮੂਲ ਚ ਉਹ ਬੈਠਾ ਵਿੱਚ ਬੈਠਾ ਹੈ ਜਿਹੜਾ ਉੱਤਰ ਨੂੰ ਭੇਜਣ ਵਾਲਾ ਪਾਣੀ ਉਹਦੀ ਸ਼ਕਤੀ ਨਾ ਜਾਂਦੀ ਉੱਥੇ ਸਾਡੇ ਇੱਥੇ ਤੱਕ ਖੂਨ ਕਿਵੇਂ ਸਪਲਾਈ ਹੁੰਦਾ ਉੱਧਰ ਬੈਠਾ ਤਾਂ ਹੁੰਦਾ ਪੰਪੇ ਕਰਦਾ ਉਹਦੀ ਤਾਕਤ ਨਾ ਜਾਂਦਾ ਐਵੇਂ ਜਲਾ ਜਾ ਹਾਂਜੀ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਜੋਗ ਜੋਗੀ ਬਾਦ ਨੇ ਜੋ ਕਰਨ ਵਾਲੇ ਬਾਦ ਨੇ ਉਹ ਕੀ ਨੇ ਮਨ ਦੇ ਵਿੱਚ ਉਦਾਸ ਰਹਿੰਦੇ ਨੇ ਆਸ ਤੇ ਆਸ ਰਹਿੰਦੇ ਨੇ ਆਸ ਤਿਆਗਣੀ ਜੋਗ ਨਹੀਂ ਹੈ ਪ੍ਰਾਪ ਜਿਹਨੇ ਆਸ ਤਿਆਗਦੀ ਉਹਦੇ ਜੋ ਜੋਗ ਦੀ ਵੀ ਆਸ ਨਹੀਂ ਹੁੰਦਾ ਫਿਰ ਜੇ ਸਾਰੀਆਂ ਆਸਾਂ ਤਿਆਗੀਆਂ ਨੇ ਕਾਦੇ ਵਾਸਤੇ ਤਿਆਗੀਆਂ ਕਾਦੇ ਵਾਸਤੇ ਤਿਆਗੀਆਂ ਜਿਹਦੇ ਵਾਸਤੇ ਤਿਆਗੀ ਨੇ ਉਹਦਾ ਅੰਦਰ ਆਸ ਰੱਖਣੀ ਚਾਹੀਦੀ ਹੈ ਨਾ ਜਿਹਨੇ ਉਹ ਵੀ ਤਿਆਗਤੀ ਉਹ ਬੇਵਕੂਫ ਹੈ ਉਹ ਗਿਆਨ ਨਹੀਂ ਕੋਈ ਕਾਰਨ ਹੈ ਕਿ ਚੀਜ਼ ਦੇ ਤਿਆਗ ਦਾ ਥੋੜਾ ਕਾਰਨ ਹੈ ਕੋਈ ਨਹੀਂ ਕੋ ਤਿਆਗ ਦਾ ਤਿਆਗ ਦਾ ਟਾਰਗੇਟ ਹੈ ਕੋਈ ਨਹੀਂ ਮਿਲਣਾ ਕੀ ਹੈ ਤਿਆਗੂ ਹੈ ਕਿਉਂ ਇਹ ਕਰਕੇ ਸਾਡੇ ਇੱਕ ਆਸ ਰੱਖੋ ਮਨਮਾਨ ਮਨਮਾਨ ਅਸਾ ਮਹਿੰਦਰ ਅਸਾਂ ਮਾਨ ਰਾਸੋ ਇਹ ਟਾਰਗੇਟ ਹੀ ਨਹੀਂ ਹੈ ਇਹਨਾਂ ਦਾ ਮੁਕਤੀ ਤੋਂ ਬਾਹਰ ਟਾਰਗੇਟ ਹੈ ਨਹੀਂ ਆਸਾ ਦੀ ਰੱਖਦੇ ਮੁਕਤੀ ਤੋਂ ਬਾਹਰ ਟਾਰਗੇਟ ਹੈ ਨਹੀਂ ਅਸੀਂ ਮੁਕਤੀ ਦਾ ਕਹਾਂ ਸਾਡਾ ਟਾਰਗੇਟ ਹੈ ਕੋਈ ਮੁਕਤੀ ਤਾਂ ਮੁਕਤੀ ਤੋਂ ਅੱਗੇ ਟਾਰਗੇਟ ਹੈ ਸਾਡਾ ਉਹ ਵੀ ਆਸ ਹਾਂ ਉਹੀ ਦਾ ਆਸ ਹੈ ਮੁਕਤੀ ਤੋਂ ਬਾਅਦ ਅੱਗੇ ਟਾਰਗੇਟ ਹੈ ਉਹ ਇਹਨਾਂ ਦਾ ਮੁਕਤੀ ਤੱਕੇ ਟਾਰਗੇਟ ਹੈ ਕਹਿੰਦੇ ਬਸ ਆਸਾ ਤਿਆਗਤੀ ਮੁਕਤ ਹੋ ਗਏ ਅੱਗੇ ਨਹੀਂ ਨਾ ਟਾਰਗੇਟ ਹੈ ਸਾਡਾ ਅੱਗੇ ਟਾਰਗੇਟ ਹੈ ਮੁਕਤ ਤੋਂ ਗਾਂ ਨਿਰਾਸ਼ੋ ਮੁਕਤੀ ਹੈ ਮੰਦੇ ਪਰ ਅੱਗੇ ਟਾਰਗੇਟ ਹੈ ਸਾਡਾ ਮੁਕਤ ਬੱਪਰੀ ਵੀ ਗਿਆਨੀ ਤਿਆਗਾ ਹੈ ਇਹ ਗਿਆਨੀ ਤਿਆਗਾ ਹੈ ਉਹਨਾਂ ਦਾ ਹੈ ਨਹੀਂ ਅੱਗੇ ਸਾਡੇ ਚਾਰ ਪਦਾਰਥ ਨੇ ਉੱਥੇ ਚਾਰ ਪਦਾਰਥ ਕਿੱਥੇ ਨੇ ਜਿਹੜੇ ਚਾਰ ਪਦਾਰਥ ਨੇ ਮਾਇਆ ਵਾਲੇ ਨੇ ਤਾਂ ਹੀ ਅੱਗੇ ਟਾਰਗੇਟ ਹੈ ਨਹੀਂ ਉਹਨਾਂ ਦੇ ਟਾਰਗੇਟ ਸਾਡਾ ਟਾਰਗੇਟ ਅੱਗੇ ਹੈ ਦੋ ਪਦਾਰਥ ਨੇ ਸਾਡੇ ਉੱਥੇ ਤੱਕ ਜਿੱਥੇ ਉਹਨਾਂ ਦੇ ਗਿਆਨ ਅਰ ਉਹਨਾਂ ਦਾ ਗਿਆਨ ਤੋਂ ਬਿਨਾਂ ਮੁਕਤੀ ਹੈ ਭਾਰਤ ਦੇ ਤਾਂ ਨਹੀਂ ਮੁਕਤੀ ਮਿਲਦੀ ਜਪ ਨਾਲ ਮੁਕਤੀ ਪਾਉਂਦੇ ਨੇ ਜਪ ਨਾਲ ਮੁਕਤੀ ਪਾਉਂਦੇ ਨੇ ਇਹ ਦਾਨ ਪੁੰਨ ਨਾਲ ਮੁਕਤੀ ਇਹ ਨਹੀਂ ਹੁੰਦੀ ਉਹਦੇ ਨਾਲ ਤਾਂ ਮਨ ਵਿੱਚ ਜੋ ਭਗਤੀ ਮਨ ਆਪਣੀ ਮਰਜ਼ੀ ਨਾਲ ਕਰਦਾ ਉਹਦੇ ਨਾਲ ਮਨ ਮਜ਼ਬੂਤ ਹੁੰਦਾ ਮਨ ਸਟਾਉਂ ਹੁੰਦਾ ਮਨ ਮਰਦਾ ਨਹੀਂ ਅਸੀਂ ਮਨ ਨੂੰ ਮਾਰਨਾ ਮਨ ਦੀ ਇੱਛਾਵਾਂ ਮਾਰਦੀਆਂ ਨੇ ਗਿਆਨ ਬਿਨਾਂ ਬਣਦੀਆਂ ਅੱਛਾ ਨਹੀਂ ਬਣਦੀਆਂ ਉਥੇ ਗਿਆਨ ਦਾ ਕੰਮ ਕੋਈ ਨਹੀਂ ਹਾਂਜੀ ਸੰਖ ਭਗਤ ਗੁਣ ਗਿਆਨ ਵਿਚਾਰ ਭਗਤੀ ਅਸੰਖ ਪ੍ਰਕਾਰ ਦੀ ਹੈ ਭਾਵੇਂ ਪਰ ਅਸਲੀ ਭਗਤੀ ਕੀ ਹੈ ਗੁਣ ਗਿਆਨ ਵਿਚਾਰ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਕਰਨੀ ਪਰ ਉਹ ਜੋ ਗਿਆਨ ਪੈਦਾ ਗਿਆਨ ਲੈਣਾ ਅਸੰਖ ਸਾਡੀ ਭਗਤੀ ਕੀ ਹੈ ਸਾਡੀ ਭਗਤੀ ਹੈ ਗੁਣ ਗਿਆਨ ਵਿਚਾਰ ਉਹਦੇ ਗੁਣਾਂ ਦੇ ਵਿਚਾਰ ਕਰਨੀ ਉਹ ਜੋ ਗਿਆਨ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੇ ਗਿਆਨ ਗੁਣ ਗਿਆਨ ਪ੍ਰਾਪਤ ਹੋਏ ਆ ਗੁਣ ਗਾਇਆ ਨਾ ਗੁਰਬਾਣੀ ਇਹਦੀ ਵਿਚਾਰ ਕਰਨੀ ਔਰ ਇਹ ਜੋ ਗਿਆਨ ਮਿਲੂਗਾ ਉਹਦੇ ਨਾਲ ਕੀ ਮਿਲੂਗੀ ਉਹਦੇ ਨਾਲ ਮਨ ਜਿਹੜਾ ਹੈਗਾ ਮਾਇਆ ਤੇ ਦੂਗਾ ਮੁਕਤੀ ਮਿਲ ਜੂਗੀ ਬਕਾਰਾਂ ਤੋਂ ਮੁਕਤੀ ਮਿਲ ਜੂਗੀ ਉਹਦੇ ਗਾਹਾਂ ਦਾ ਟਾਰਗੇਟ ਫਿਰ ਅੱਗੇ ਆ ਸਤਿਗੁਰ ਤੋਂ ਮਰੇ ਕਾਜ ਸੁਭਾਅ ਮਨ ਚਿਤ ਕਹਿਣ ਨਾ ਬਹਿ ਜੂਗਾ ਚੁੱਪ ਕਰਕੇ ਟਿਕ ਕੇ ਫਿਰ ਘਰ ਬੈਸੋ ਹਰ ਜਨ ਹਰ ਜਨ ਇਹ ਹਰ ਜਨ ਬਣ ਜੂ ਫਿਰ ਮਨ ਮਨ ਨਹੀਂ ਰਹਿਣਾ ਹੈ ਜਦੋਂ ਇਹ ਤਿਆਗ ਦਿੰਦਾ ਫਿਰ ਹਰ ਜਨ ਹੁੰਦਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਇਹ ਹਰ ਵਰਗਾ ਹੀ ਬਣ ਜਾਂਦਾ ਨੇ ਗੁਰਬਾਣੀ ਨੂੰ ਮੰਨ ਕੇ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਦੇ ਗਿਆਨ ਨਾਲ ਜੈਸਾ ਹਰ ਹੈ ਉਹ ਜਾ ਹੋ ਜਾਂਦਾ ਹਰ ਜਨ ਹਰ ਹਰ ਜਨ ਦੋਏ ਏਕ ਹੈ ਬਿਰੋ ਵਿਚਾਰ ਕਛੁਨਾ ਹੈ ਜਲਤੇ ਉਪਜ ਤਰੰਗ ਜਿਵੇਂ ਜਲੇ ਵਿਖੇ ਸਨ ਅਸੰਖ ਸਤੀ ਅਸੰਖ ਦਾ ਤਾਰ ਸਤੀ ਵੀ ਸਤਵਾਦੀ ਸਤੀ ਸੱਚ ਬੋਲਣ ਵਾਲੇ ਬਹੁਤ ਨੇ ਅਣਗਿਣਤ ਨੇ ਅਸੰਖ ਨੇ ਸਤੀਆਂ ਦੀਆਂ ਗੱਲਾਂ ਕਰੀਆਂ ਵੀ ਬਥੇਰੀਆਂ ਨੇ ਸੱਚ ਵੀ ਆਪਣਾ ਆਪਣਾ کر رہے اک پرکار کوئی کسی چیز کی دس کوئی کسی چیز کی دس کوئی کسی چیز کی دائدان کوئی سونے کا دان کرتا ہاتھی کا دان کرتا کوئی گومی کا دان کرتا کوئی استری کا دان کرتا یہ گلا سر چلتا ਐਸੇ ਦਾਨ ਦਿੱਤੇ ਤਿੰਗੀ ਜਿਆ ਕਹਿਣਾ ਨਾ ਨਿਤ ਕਰੀ ਜਾ ਹਰ ਕਾ ਨਾਮ ਮੈਨੂੰ ਕੋਈ ਗੁਰੂ ਹਰ ਕਾ ਨਾਮ ਉਹਦੇ ਬਰਾਬਰ ਕੁਛ ਵੀ ਨਹੀਂ ਹੈ ਇੱਕ ਸ਼ਬਦ ਦਾ ਬਹੁਤ ਲੰਬਾ ਮੇਰਾ ਨਾਮ ਨੇ ਵੀ ਦਾ ਸ਼ਬਦ ਮੇਰੇ ਭੂਲੇ ਕਪੜਾ ਵੀ ਹਾਂ ਮਾਰ ਮੇਰੇ ਭੂਲੇ ਕਪੜਾ ਹਰ ਕਾ ਨਾਮ ਨਿਤਨ ਤਿੰਗੀ ਅਸੰਗ ਸੂਰ ਮੋਹ ਪਕਸਾ ਅਸੰਗ ਸੂਰ ਸੂਰ ਮੈਨੇ ਉਹ ਵੀ ਸ਼ੰਕਾ ਨੇ ਕੋਈ ਗਿਣਤੀ ਨਹੀਂ ਸੰਸਾਰ ਸਾਹਮਣੇ ਮੱਥੇ ਤੋਂ ਸਾਹਮਣੇ ਉਹ ਵਾਰ ਸਹਿੰਦੇ ਨੇ ਤੀਰਾਂ ਦੇ ਤਲਵਾਰਾਂ ਦੇ ਸਾਹ ਮਤਲਬ ਹੈ ਤੀਰ ਤਲਵਾਰਾਂ ਦੇ ਵਾਰ ਸਹਿੰਦੇ ਨੇ ਸੂਰਮੇ ਅਸੰਗ ਮੋਨੀ ਲਿਵ ਲਾਇਆ ਦਾ ਅਸੰਗ ਮੋਨੀ ਨੇ ਜਿਹੜੇ ਚੁੱਪ ਕਰਦੇ ਨੇ ਬੋਲਦੇ ਹੀ ਨਹੀਂ ਉਹ ਲਿਵ ਤਾਰ ਲਾਈ ਕਹਿੰਦਾ ਸਾਡੀ ਤਾਰ ਜੁੜੀ ਹੈ ਲਿਵ ਜੁੜੀ ਹੋਈ ਲਿਵ ਤਾਰ ਲਾਉਣ ਵਾਸਤੇ ਮੌਨ ਧਾਰਨ ਕਰਦੇ ਨੇ ਮੈਂ ਕਹ ਲੋ ਚਾਹੇ ਕੁਦਰਤ ਲਿਵ ਤਾਰ ਤਾਂ ਜੁੜਦੀ ਨਹੀਂ ਹੈ ਕਹਿੰਦੇ ਇਹਨਾਂ ਨੇ ਜੁੜੀ ਹੈ ਜੋੜਨ ਵਾਸਤੇ ਕਰਦੇ ਨੇ ਅਸਫਲ ਯਤਨ ਨੇ ਇਹ ਸਾਰੇ ਅਸਫਲ ਯਤਨ ਨੇ ਇਹ ਯਤਨ ਨੇ ਸਾਰੇ ਅਸਫਲ ਨੇ ਇਹ ਫੋਕਟ ਧਰਮ ਕਸ਼ੂ ਫਲ ਨਾ ਇਹ ਸਾਰੇ ਫੋਕਟ ਧਰਮ ਗੜੇ ਨੇ ਇਹਨਾਂ 'ਚ ਕੋਈ ਫਰਕ ਨਹੀਂ ਜਿਨ੍ਹਾਂ ਨਾਲ ਹੱਕ ਲੱਗੇ ਜਿਹਨਾਂ ਨਾਲ ਸੰਗ ਲੱਗਿਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਮੇਰੀ ਕਿੰਨੀ ਕਬੂਤੀ ਹੈ ਜਿਹਦੇ ਨਾਲ ਮੈਂ ਸਾਰਾ ਕੁਝ ਦੱਸ ਸਕਾਂ ਮੈਂ ਤਾਂ ਨੇੜੇ ਨੇੜੇ ਜਿੰਨਾ ਕੁ ਦੇਖਿਆ ਦੱਸ ਦਿੱਤਾ ਜੋ ਤੁਧ ਭਾਵ ਹੈ ਕਿੰਨੀਆਂ ਧਰਤੀਆਂ ਨੇ ਇੱਥੇ ਕੋ ਪਤਾ ਲੱਗਦਾ ਸਾਰੀ ਧਰਤੀ ਤਾਂ ਉਹ ਨਹੀਂ ਘੁੰਮੇ ਅਮਰੀਕਾ ਜਿਹੜਾ ਗਏ ਨੇ ਜੋ ਤੁਧ ਭਾਵ ਹੈ ਸਾਈ ਭਲੀ ਦਾ ਬਾ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਇਹੀ ਚੰਗਾ ਹੈ ਇਹ ਤਾਂ ਅਸੀਂ ਕਹਿ ਸਕਦੇ ਹਾਂ ਦਾਅਵੇ ਨਾਲ ਇਹ ਤਾਂ ਗਰੰਟੀ ਨਾ ਕਹਿੰਦੇ ਜੋ ਤੁਸ ਭਾਵੇਂ ਸਾਈ ਭਲੀ ਕਰ ਸਾਡੇ ਵਾਸਤੇ ਕੀ ਚੰਗਾ ਹੈ ਸਾਡੇ ਵਾਸਤੇ ਕਾਰ ਕੀ ਹੈ ਜਿਹੜੀ ਤੈਨੂੰ ਚੰਗੀ ਲੱਗਦੀ ਹੈ ਉਹ ਕਾਰ ਕਰੀਏ ਉਹੀ ਭਲੀ ਹੈ ਜਿਹੜਾ ਦਰਗਾਹ 'ਚ ਪ੍ਰਵਾਨ ਹੈ ਕਾਰ ਉਹੀ ਸਾਡੇ ਵਾਸਤੇ ਭਲੀ ਸਾਡੇ ਵਾਸਤੇ ਉਹੀ ਭਲੀ ਤੂੰ ਜੋ ਕਰਦਾ ਉਹਦਾ ਭਲਾ ਹੀ ਹੈ ਤੇਰੇ ਬਾਣੇ 'ਚ ਅਸੀਂ ਚੱਲੀਏ ਉਹੀ ਭਲਾ ਹੈ ਤੇਰੇ ਕਹਿਣ ਮੁਤਾਬਕ ਚੱਲਾਂਗੇ ਤਾਂ ਫਿਰ ਭਲਾ ਹੋਊਗਾ ਹੀ ਉਹ ਤਾਂ ਤੂੰ ਕਿਵੇਂ ਕਹੇਗਾ ਵੀ ਗਲਤ ਹੈ ਅਸੀਂ ਕਹਿੰਦੇ ਜੇ ਗਲਤ ਹੈ ਫਿਰ ਤੂੰ ਨਹੀਂ ਕਰਾਇਆ ਗਲਤ ਹੈ ਤਾਂ ਆਪਣੇ ਅਨੁਸਾਰ ਚਲਾ ਕੇ ਤਾਂ ਗਲਤ ਨਹੀਂ ਨਾ ਕਹਿ ਸਕਦਾ ਕੋਈ ਜੋ ਤੁਧ ਭਾਵਾ ਸਹੀ ਭਲੀ ਤੂੰ ਸਦਾ ਸਲਾਮ ਮੇਰੇ ਵਾਸਤੇ ਕਾਰ ਉਹ ਭਲੀ ਹੈ ਜਿਹੜੀ ਤੈਨੂੰ ਚੰਗੀ ਲੱਗੇ ਤੂੰ ਕਰਾਵੇਂ ਜਿਹੜੀ ਤੂੰ ਸਦਾ ਸਲਾਮਤ ਨਿਰੰਕਾਰ ਇਹ ਨਿਰੰਕਾਰ ਤੂੰ ਸਦਾ ਸਲਾਮਤ ਤੂੰ ਸਦਾ ਸਲਾਮਤ ਹੈ ਨਿਰੰਕਾਰ ਨਿਰਾਕਾਰ ਜੇ ਨਿਰਾਕਾਰ ਹੈ ਮਾਇਆ ਤੋਂ ਲਿਪਟ ਹੈ ਮਾਇਆ ਜੀ ਕੌਣ ਹੈ ਮਾਇਆ ਚ ਮੈਂ ਮਾਇਆ ਜਿਹਨੇ ਜੀਵ ਸਾਰੇ ਤੂੰ ਤਾਂ ਕਣ ਕਣ ਵਿੱਚ ਕਿਵੇਂ ਹੋ ਗਿਆ ਮੇਰਾ ਅੱਧਾ ਹਿੱਸਾ ਵੀ ਨਹੀਂ ਕਣ ਕਣ ਚ ਸਰੀਰ ਚ ਰਲਿਆ ਤੂੰ ਸਾਬਤ ਤਾਂ ਕਿੱਥੇ ਰਹਿਣਾ ਅੱਧਾ ਹਿੱਸਾ ਮੇਰੇ ਜੋ ਵੀ ਮੁਨਕਰ ਹੋ ਗਿਆ ਤੇ ਮੇਰਾ ਜੀ ਕਰਿਆ ਮਾਇ ਰਾਣੂ ਕਹਿੰਦਾ ਮੈਂ ਰਹਿਣਾ ਨਹੀਂ ਅੱਧਾ ਤਾਂ ਪਿਛੇ ਰਹਿ ਗਿਆ ਅੱਧਾ ਕਹਿੰਦਾ ਮੈਂ ਨਹੀਂ ਘਰ ਟੱਪਣਾ ਆਇਆ ਵਾਲਾ ਮੈਂ ਤਾਂ ਬੰਨੇ ਨੂੰ ਪਰੇ ਹੀ ਮੇਰੇ ਜੋ ਤਾਂ ਹਿੱਸਾ ਬਾਹਰ ਬੈਠਾ ਹੈ ਉਹ ਤੇਰੇ ਨਾਲ ਉਹਦੀ ਸਹਿਮਤੀ ਅੱਧਾ ਹੀ ਹੈ ਵਲ ਮੇਰੇ ਕੋਲ ਅੱਧਾ ਹੀ ਬਲ ਮੇਰੇ ਕੋਲ ਇਸ ਕਰਕੇ ਭਗਤ ਜਿਹੜੇ ਨੇ ਇਹ ਉਹ ਉਤਾਰੀ ਸ਼ਕਤੀ ਹੁੰਦੇ ਨੇ ਜਿਹਨੂੰ ਬਾਲੀ ਦਾ ਉਤਾਰ ਕਹਿੰਦੇ ਬਲੀ ਬਲੀ ਦਾ ਉਹ ਬਲੀ ਬਲ ਵਾਲਾ ਬਲ ਵਾਲਾ ਜਿਹੜੀ ਉਹ ਗੱਲ ਕਰਦੇ ਨੇ ਆਦਮੀ ਦੇ ਚਿੱਤ ਉਹਦੇ ਨਾਲ ਸਹਿਮਤ ਹੋ ਜਾਂਦਾ ਅੱਧੀ ਸ਼ਕਤੀ ਉਧਰ ਚਲੀ ਗਈ ਨਾ ਮਨ ਭੌਂਦੀ ਗੱਲ ਤਾਂ ਹੁੰਦੀ ਨਹੀਂ ਉਹ ਉਹਨਾਂ ਦੇ ਚਿੱਤ ਭੌਂਦੀ ਹੁੰਦੀ ਹੈ ਅੰਤਰਾਤਮਾ ਦਾ ਅਸਰ ਕਰ ਲੈਂਦੀ ਉਹਨਾਂ ਦੀ ਉਧਰੋਂ ਮਨ ਖੋਲ ਲੈਂਦਾ ਅੰਦਰੋਂ ਤਾਂ ਮੰਨ ਲੈਣੇ ਇਸ ਕਰਕੇ ਰਾਖਸ਼ ਵੀ ਮੰਨ ਲੈਂਦੇ ਨੇ ਸੱਚ ਨੂੰ ਅੱਧੀ ਤਾਕਤ ਉਹਨਾਂ ਦੀ ਖਿੱਚ ਲਈ ਜਿੱਤ ਤਾਂ ਉਧਰ ਸੱਚ ਨਾਲ ਜੁੜਿਆ ਹੋਇਆ ਪਹਿਲਾਂ ਹੀ ਹੈ ਸੱਚ ਦੇ ਹੱਥ ਉਹ ਪਾਵਰ ਹੈ ਅੱਧਾ ਹਿੱਸਾ ਪਹਿਲੇ ਹੀ ਸੱਚ ਨਾਲ ਜੁੜਿਆ ਹੋਇਆ ਹੈ ਗੁਰਬਾਣੀ ਨੂੰ ਮੰਨਣ ਦਾ ਲੋਕਾਂ ਦਾ ਕਾਰਨ ਇਹ ਹੈ ਕਿ ਸੱਚ ਦੇ ਆਧਾਰ ਹੈ ਸਾਰਿਆਂ ਦੇ ਅੰਦਰ ਸੱਚ ਹੈਗਾ ਸਾਰਿਆਂ ਦੇ ਮਨ ਦੇ ਵਿੱਚ ਸੱਚ ਹੈਗਾ ਉਹ ਅੰਦਰਲਾ ਮੰਨਦਾ ਵੀ ਇਹ ਗੱਲ ਠੀਕ ਹੈ ਬਾਹਰਲਾ ਚਾਹੇ ਮੰਨੇ ਚਾਹੇ ਨਾ ਅੰਦਰਲਾ ਮੰਨਦਾ ਬਾਕੀ ਜਿਹੜੀਆਂ ਮਤਾਂ ਨੇ ਮੰਨਦੇ ਦੇ ਉੱਤੇ ਆਧਾਰਿਤ ਨੇ ਉਹ ਮੰਨ ਲਓ ਰਿਐਕਟ ਕਰ ਅੰਦਰਲਾ ਦਾ ਪਹਿਲੇ ਕਰਦਾ ਕੁਝ ਗੱਲਾਂ ਐਸੀਆਂ ਨੇ ਜਿਹਨੂੰ ਮੰਨ ਰਿਜੈਕਟ ਕਰ ਦਿੰਦਾ ਅੰਦਰਲਾ ਤਾਂ ਰਿਜੈਕਟ ਕਰਦਾ ਹੀ ਕਰਦਾ ਅੰਦਰਲਾ ਕਹਿੰਦਾ ਮਨ ਨੂੰ ਵੀ ਠੀਕ ਹੋਵੇ ਤਾਂ ਰਿਜੈਕਟ ਕਰਦੀ ਪਰ ਜਿਹੜੀ ਗਲਤ ਰਿਜੈਕਟ ਕਰਦਾ ਹੈ ਮਨ ਰਿਜੈਕਟ ਕਰਨ ਦੇ ਕਾਬਲ ਨਹੀਂ ਹੁੰਦੀ ਚਿੱਤ ਕਹਿੰਦਾ ਵੀ ਨਹੀਂ ਰਿਜੈਕਟ ਕਰਨ ਦੇ ਕਾਬਲ ਨਹੀਂ ਹੈ ਤੂੰ ਗਲਤ ਕਹਿੰਦਾ ਤੂੰ ਗਲਤ ਕਹਿੰਦਾ ਗੱਲ ਤਾਂ ਠੀਕ ਹੈ ਤੈਨੂੰ ਗਲਤ ਕਿਉਂ ਲੱਗਦੀ ਹੈ ਬਾਣੀ ਸਾਨੂੰ ਗਲਤ ਕਿਉਂ ਲੱਗਦੀ ਹੈ ਸਿੱਖਾਂ ਨੂੰ ਅਸੀਂ ਐਕਸੈਪਟ ਜੇ ਗਲਤ ਨਹੀਂ ਲੱਗਦੀ ਐਕਸੈਪਟ ਐਕਸੈਪਟ ਕਿਉਂ ਨਹੀਂ ਕਰਦੇ ਜੇ ਗਲਤ ਨਹੀਂ ਲੱਗਦੀ ਮੰਨਦੇ ਕਿਉਂ ਨਹੀਂ ਜੇ ਨਹੀਂ ਮੰਨਦੇ ਤਾਂ ਇਹਦਾ ਮਤਲਬ ਸਾਨੂੰ ਗਲਤ ਲੱਗਦੀ ਹੈ ਠੀਕ ਨਹੀਂ ਲੱਗਦੀ ਮਨ ਸਾਡਾ ਮਰਦਾ ਕਿਉਂ ਨਹੀਂ ਮਨ ਬਾਗੀ ਹੈ ਗੁਰਬਾਣੀ ਜੇ ਮਨ ਬਾਗੀ ਹੈ ਗੁਰਬਾਣੀ ਤੋਂ ਫਿਰ ਅਸੀਂ ਕਿਹੜੇ ਬੇਸ ਤੇ ਕਹਿੰਦੇ ਅਸੀਂ ਸਿੱਖਾਂ ਕੀ ਗਰਾਊਂਡ ਹੈ ਸਾਡੇ ਕੋਲ ਮਨ ਗੁਰਬਾਣੀ ਤੋਂ ਬਾਗੀ ਹੈ ਗੁਰੂ ਦੀ ਗੱਲ ਤੋਂ ਬਾਗੀ ਹੈ ਅਸੀਂ ਕਹਿੰਦੇ ਆ ਮੰਨਦੇ ਆ ਅਸੀਂ ਸਿੱਖਾਂ ਅਸੀਂ ਕਹੀਏ ਇਹ ਦੁਨੀਆ ਨੇ ਨਹੀਂ ਮੰਨਣਾ ਦਰਗਾਹ ਨਹੀਂ ਮੰਨੇ ਜਾਣੀ ਹੈਗਾ ਦੁਨੀਆ ਵੀ ਮੰਨ ਲਵੇ ਦਰਗਾਹ 'ਚ ਨਹੀਂ ਮੰਨੀ ਜਾਣੀ ਹੈ ਦਰਗਾਹ ਅਸੀਂ ਝੂਠੇ ਆ ਦੁਨੀਆ ਜਾਇ ਚਲੋ ਕਹਿ ਲਵੇ ਸਾਨੂੰ ਆਪਣੀ ਭਾਸ਼ਾ ਵਿੱਚ ਸਿੱਖ ਨੇ ਜਿਹਨਾਂ ਨੂੰ ਸਿੱਖੀ ਦੀ ਸਮਝ ਨਹੀਂ ਕਹਿ ਲਵੇ ਸਿੱਖ ਅਸੀਂ ਕਹਿੰਦੇ ਉਹ ਸਾਈ ਨੇ ਸਾਨੂੰ ਕਿਹੜਾ ਸਾਈ ਮੰਦਾ ਦਾ ਪਤਾ ਹੈ ਕੀ ਹੁੰਦੀ ਹੈ ਅੱਜ ਵੀ ਦਰਗਾਹ ਸਿੱਖ ਜਿਹੜੇ ਨੇ ਦਰਗਾਹ ਦੇ ਮੁਤਾਬਕ ਸਿੱਖ ਨਹੀਂ ਹਨ ਜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਗਲਤੀ ਨਾਲ ਤਾਂ ਗਲਤੀ ਸੁਧਾਰੀ ਜਾ ਸਕਦੀ ਹੈ ਗਲਤੀ ਸੁਧਾਰੀ ਇਸ ਤਰੀਕੇ ਨਾਲ ਜਾ ਸਕਦੀ ਹੈ ਕਿ ਗੁਰਬਾਣੀ ਨੂੰ ਮੰਨ ਕੇ ਮੰਨਣਾ ਸ਼ੁਰੂ ਕਰੋ ਸਮਝੋ ਤੇ ਮੰਨੋ ਫਿਰ ਸਿੱਖਾਂ ਵਰਨਾ ਸਿੱਖ ਕੋਈ ਨਹੀਂ ਗੁਰਬਾਣੀ ਨੂੰ ਨਾ ਮੰਨਣ ਵਾਲਾ ਨਾ ਸਮਝਣ ਵਾਲਾ ਸਿੱਖ ਹੋਈ ਨਹੀਂ ਸਕਦਾ ਸਿੱਖਿਆ ਕੀ ਹੈ ਸਿੱਖ ਕੌਣ ਹੈ ਜੇ ਕੋ ਸਿੱਖਿਆ ਹੋਵੇ ਸਿੱਖਿਆ ਲਈ ਹੋਈ ਹੋਵੇ ਮਿਸਤਰੀ ਕੌਣ ਹੈ ਜਿਹੜਾ ਜਾਣਦਾ ਹੋਵੇ ਕੋਈ ਮਸ਼ੀਨ ਹੈ ਟਰੈਕਟਰ ਹੈ ਕਾਰ ਹੈ ਕੋਈ ਉਹ ਖੋਲ ਬੰਨੋ ਦੀ ਜਾਣਦਾ ਹੋਵੇ ਤੇ ਸਿੱਖ ਕੌਣ ਹੈ ਜਿਹੜਾ ਗੁਰੂ ਦੀ ਸਿੱਖਿਆ ਜਾਣਦਾ ਹੋਵੇ ਸਿੱਖਿਆ ਕੀ ਹੈ ਤੋੜੇ ਬੰਧਨ ਹੋਵੇ ਮੁਕਤੇ ਸਿੱਖੇ ਜੀਵਤ ਬੰਧਨ ਤੋੜੇ ਸਿੱਖੇ ਜਿਉਂਦਾ ਹੀ ਬਕਾਰਾਂ ਨੂੰ ਬੰਨਣ ਤੋੜਨ ਜਾਣਦਾ ਹੋਵੇ ਸਿੱਖੇ ਜਿਹੜੇ ਕਰ ਸਕਦਾ ਸਿੱਖਾ ਵਰਨਾ ਸਿੱਖੇ ਨਹੀਂ ਜੀਵਤ ਬੰਧਨ ਤੋੜੇ ਮਾਇਆ ਦੇ ਬੰਧਨ ਨੂੰ ਜਿਉਂਦਾ ਤੋੜਵੇ ਸਿੱਖਾ ਇਹ ਸਿੱਖਿਆ ਹੈ ਕਿ ਇਹ ਜਾਣਦਾ ਨਹੀਂ ਹੋ ਸਿੱਖਾ ਦੀ ਤੋੜੇ ਬੰਧਨ ਹੋਵੇ ਮੁਕਤ ਉਹ ਮੁਕਤ ਹੈ ਬੰਧਨ ਤੋੜਨ ਜਾਣਦਾ ਜੇ ਤਾਂ ਉਹਨੇ ਸਿੱਖਿਆ ਲੈ ਲਈ ਬੰਧਨ ਐ ਤੋੜੀ ਦੇ ਨੇ ਕਿਵੇਂ ਤੋੜੀ ਦੇ ਨੇ ਜੇ ਗੁਣ ਹੋਣ ਤਾਂ ਕੱਟੀਆਂ ਨਾ ਬੰਧਨ ਨੇ ਉਗਣਾ ਲੈ ਇਹ ਗੁਣ ਹੋਣ ਗੁਣ ਕੱਢ ਲੈਣ ਕੌਣ ਨੇ ਜਿਹੜੇ ਬੰਧਨ ਕੱਟੇ ਗਏ ਜੇ ਗੁਣ ਹੋਣ ਤਾਂ ਕੱਟਿਆ ਨੂੰ ਸੇ ਭਾਈ ਸੇ ਵੀਰ ਉਹਨੂੰ ਵੀਰ ਅਰ ਭਾਈ ਦਾ ਖਤਾ ਮਿਲਿਆ ਹੈ ਗੁਰੂ ਘਰ ਚ ਨਾ ਭਾਈ ਦਾ ਖਤਾ ਮਿਲਿਆ ਨਾ ਵੀਰ ਨੂੰ ਭਾਈ ਕਿਹਾ ਹੋਇਆ ਨਾ ਵੀਰ ਦਾ ਮਤਲਬ ਤੇ ਬਾਹਰ ਹੈ ਸੂਰਾ ਵਰਿਆਮ ਵੀਰ ਉਹਨੂੰ ਭਾਈ ਦਾ ਫਤਿਹ ਮਿਲ ਗੁਰੂ ਘਰ ਉਹਨੂੰ ਭਾਈ ਦਾ ਖਿਤਾਬ ਹੈ ਬਰਾਬਰੀ ਦਾ ਖਿਤਾਬ ਹੈ ਭਾਈ ਦਾ ਉਹਦਾ ਬਰਾਬਰੀ ਦਾ ਖਿਤਾਬ ਹੈ ਸਿੱਖ ਸਾਰੇ ਬਰਾਬਰ ਹੁੰਦੇ ਨੇ ਦਰਗਾਹ ਵੀ ਬਰਾਬਰ ਨੇ ਤੇ ਬਰਾਬਰ ਗੁਰੂ ਵਾਲੀ ਪ੍ਰਥਾ ਸਾਡੇ ਹੈ ਉਹ ਜਿਹੜੀਆਂ ਉੱਤੇ ਮੱਤਾਂ ਜਿਹੜੀਆਂ ਸੰਖ ਜਪ ਸੰਖ ਪਾਓ ਇਹਨਾਂ ਚ ਗੁਰੂ ਵਾਲੀ ਇਧਰ ਇਹਦਾ ਤਾਂ ਦੇਣਾ ਹੀ ਦੇਣਾ ਸਭ ਕੁਝ ਇਹਦਾ ਤਾਂ ਦਸਨ ਪਾ ਜਾਂਦੇ ਕੁਝ ਲਾਹੂ ਵਰਤੇ ਮਲੰਗ ਮਲੰਗ ਲਾਹੂ ਵਰਤੇ ਕਈ ਜਗ੍ਹਾ ਉਹ ਕਹਿੰਦੇ ਵੀ ਕਈ ਐ ਮਲੰਗ ਇਹਨਾਂ ਦੇ ਹੁੰਦੇ ਨੇ ਮੁਸਲਮਾਨਾਂ 'ਚ ਮੁਸਲਮਾਨ ਵੀ ਸੁੱਕਾ ਪੀਂਦੇ ਨੇ ਗੁਰ ਉਤੇ ਆਪਣੇ ਅਮਰਦਾਸ ਵੇਲੇ ਉਹ ਮਲੰਗੇ ਸੀ ਜਿਹੜਾ ਰਾਹ ਦੇ ਵਿੱਚ ਕਹਿੰਦੇ ਸੁਖਾ ਰਗੜਦਾ ਹੁੰਦਾ ਸੀ ਜਿਹਦੇ ਕੋ ਪਾਈ ਲਗਾ ਬਹਿ ਕੇ ਜਾਂਦਾ ਸੀ ਸਾਖੀ ਇਹਨੂੰ ਮਲੰਗ ਸੀ ਸੁਖਾ ਰਗੜਦਾ ਸੀ ਬਾਬਰ ਖੁਦ ਸੁਖਾ ਖਾਂਦਾ ਸੀ ਭੰਗ ਬਾਬਰ ਨਾਲ ਭੰਗ ਕਿੱਥੋਂ ਦੇਣੀ ਹੈ ਪੜਨ ਤੋਂ ਕੇ ਬਾਬਰੀ ਜਿਹੜੇ ਰੌਲਾ ਪਾਉਂਦੇ ਨੇ ਇਹਨਾਂ ਪਤਾ ਕੀ ਹੈ ਮਲੰਗ ਉਹ ਕਹਿੰਦੇ ਨੇ ਐ ਸੂਰ ਤੇ ਲਟੇ ਪਏ ਨੇ ਵੱਡੇ ਹੋਏ ਕੇਸ ਖੁੱਲੇ ਜਿਵੇਂ ਤੰਗ ਪੀ ਕੇ ਮਲੰਗ ਲਟੇ ਹੁੰਦੇ ਨੇ ਮਲੰਗ ਮੁਸਲਮਾਨ ਦੇ ਲਫ਼ਜ਼ ਹੁੰਦੇ ਉਹਨਾਂ ਨੂੰ ਉਹ ਫੱਕਰ ਸਮਝਦੇ ਨੇ ਮਲੰਗਾ ਲਗਾ ਦੀ ਬੜੀ ਇੱਜ਼ਤ ਕਰਦੇ ਮੁਸਲਮਾਨ ਇਸਲਾਮ ਦਾ ਇੱਜ਼ਤ ਕਰਦੇ